ਤੇਰੀ ਗਤ ਵਿੱਚ ਤੂੰ ਹੈ ਜਾਣੇ ਕਿਆ ਕੋ ਆਗ ਬਖਾਣਾ ਤੇਰੀ ਗਤ ਵਿੱਚ ਤੂੰ ਹੈ ਜਾਣੇ ਹੈ ਪਰਮੇਸ਼ਰ ਤੂੰ ਆਪਣੀ ਗਤ ਵਿੱਚ ਜਾਣਦਾ ਇਹ ਤਾਂ ਹੋ ਗਈ ਨਿਰਾਕਾਰ ਦੀ ਗੱਲ ਦਰਗਾਹ ਦਾ ਸੱਚ ਹੋ ਗਿਆ ਜੇ ਇੱਥੇ ਦਾ ਸੱਚ ਕਹੀਏ ਜਿਹੜਾ ਇੱਕ ਹੈ ਇਹ ਆਪਣੀ ਗਤ ਮੁਤਾਬਕ ਜਾਣਦਾ ਇਹ ਵੀ ਆਪਣੀ ਗਤ ਆਪੇ ਜਾਣਦਾ ਅਚੇਤ ਕਰਨ ਇਹ ਤਾਂ ਪਰਮੇਸ਼ਰ ਆਪਣੇ ਘਰ ਤੋਂ ਆਪ ਜਾਣਦਾ ਇਹ ਪਰਮੇਸ਼ਰ ਦਾ ਹੀ ਅੰਸ਼ ਹੈ ਇੱਕ ਪਰਮੇਸ਼ਰ ਦਾ ਅੰਸ਼ ਹੈ ਦੇਖੋ ਅੱਧਾ ਰਾਮ ਕੀ ਅੰਸ਼ ਹੈ ਸਾਬਤ ਪਰਮੇਸ਼ਰ ਦੀ ਅੰਸ਼ ਹੈ ਖਜ਼ਾਨੇ ਦੀ ਅੰਸ਼ ਹੋ ਗਿਆ ਹੁਣ ਇਹ ਇੱਕ ਜਿਹੜਾ ਸਾਬਤ ਸੂਰਤ ਹੈ ਨਾ ਦਸਤਾਰ ਸਰਾ ਉਹ ਪਰਮੇਸ਼ਰ ਦੀ ਅੰਸ਼ ਬਣੂਗਾ ਹੁਣ ਖਜ਼ਾਨੇ ਦੀ ਅੰਸ਼ ਰਾਮ ਕੀ ਅਰਥ ਨਹੀਂ ਹੈਗਾ ਰਾਮ ਕੀ ਅਰਥ ਹੈ ਬੂੰਦ ਸਾਬਤ ਹੈ ਨਾ ਬੂੰਦ ਸਮੁੰਦਰ ਦੀ ਅਣਸ ਉਹ 1 ਰੁਪਿਆ ਸਾਬਤ ਖਜ਼ਾਨੇ ਦੀ ਅਣਸ ਹੈ ਨਾ ਖਜ਼ਾਨੇ ਦਾ ਪਾਰਟ ਹੈ ਉਹ ਇਹ ਗੁਰੂ ਦੀ ਅਣਸ ਹੈ ਜਿਹੜਾ ਨਾਨਕ ਗੁਰੂ ਦੀ ਅਣਸ ਹੈ ਗੁਰੂ ਨਹੀਂ ਹੈ ਅੰਸਾ ਅਵਤਾਰ ਕਹਤੇ ਇਹ ਅੰਸਾ ਅਵਤਾਰ ਹੈ ਇਹਨੂੰ ਅੰਸਾ ਅਵਤਾਰ ਕਹਿੰਦੇ ਨੇ ਦਸਮਰਾਂ ਤੇ ਜਾਇਆ ਅੰਸਾ ਅਵਤਾਰ ਕਹਤੇ ਇੱਥੇ ਸੰਸਾਰ ਵੀ ਅੰਸਾ ਅਵਤਾਰ ਨੇ ਸੰਸਾਰ ਦਾ ਅੰਸਾ ਅਵਤਾਰ ਕੀ ਹੈ ਜੀਵਤਵ ਇੱਕ ਦਾ ਅੰਸ਼ ਹੈ ਜਿਹੜੇ ਅੰਸਾ ਅਵਤਾਰ ਹੋਏ ਨੇ ਸੰਸਾਰ ਦੇ ਵਿੱਚ ਜਿੰਨੇ ਇਹਨਾਂ ਨੇ ਲਿਖੇ ਨੇ ਸਭ ਕਾਲਵਸ ਭਏ ਹਨ ਉਹ ਕਾਲਵਸ ਨੇ ਜਿਹੜੇ ਹਿੰਦੂ ਮਤ ਨੇ ਇਨਸਾਫ ਦਾ ਲਿਖੇ ਨੇ ਸਾਰੇ ਕਾਲ ਵਸ ਪਏ ਹਨ ਜਿਹੜੇ ਪਰਮੇਸ਼ਰ ਦੇ ਇਨਸਾਫ ਦਾ ਨੇ ਉਹ ਕਾਲ ਦਿੱਤੇ ਹੋਏ ਹਨ ਆਪਣੀ ਗਤ ਵਿੱਚ ਆਪੇ ਜਾਣ ਇੱਕ ਵੀ ਆਪਣੀ ਗਤ ਵਿੱਚ ਆਪੇ ਜਾਣਦਾ ਤੁਮਰੀ ਉਸਤਤ ਇੱਕ ਦੀ ਉਸਤਤ ਕੌਣ ਕਰੂ ਜਿਹੜਾ ਆਪ ਇੱਕ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣਾ ਹੋਰ ਕਿ ਆਪੋ ਆਗੋਂ ਖੜ ਆਪੋ ਆਗੋਂ ਦੂਜਾ ਕੌਣ ਕੀ ਦੱਸੂਗਾ ਇਹਦੇ ਬਾਰੇ ਦੂਜਾ ਕਿਵੇਂ ਦੱਸੂਗਾ ਦੂਜਾ ਨਹੀਂ ਦੱਸਦਾ ਦੂਜਾ ਕੌਣ ਹੈ ਦੂਜਾ ਮਨ ਉਹ ਜਿਹੜਾ ਹੈਗਾ ਉਹ ਮਨ ਵਾਸਤੇ ਆਇਆ ਹੈ ਦੂਜਾ ਮਨ ਹੈ ਦੂਜੀ ਮਾਇਆ ਮਾਇਆ ਔਰ ਮਨ ਕਰੇ ਦੂਜਾ ਨੂੰ ਤਾਂ ਗਿਆ ਜਿਹੜਾ ਜਰ ਮਾਇਆ ਨਾਲ ਜੁੜਿਆ ਹੋਇਆ ਦੂਜਾ ਹੈ ਮਨ ਹੈ ਮਾਇਆ ਦੂਜੀ ਹੈ ਤੂੰ ਆਪੇ ਗੁਪਤਾ ਆਪੇ ਪ੍ਰਗਟ ਆਪੇ ਸਭ ਨੂੰ ਗਮਾਣਾ ਹੈ ਆਪੇ ਗੁਪਤਾ ਆਪੇ ਪ੍ਰਗਟ ਸ਼ਬਦ ਵਿੱਚ ਤੂੰ ਪ੍ਰਗਟ ਹੈ ਜੋਤ ਵਿੱਚ ਤੂੰ ਗੁਪਤ ਹੈ ਜੇ ਨਹੀਂ ਬੋਲਦਾ ਇੱਕ ਤਾਂ ਗੁਪਤ ਕੋਈ ਪਤਾ ਨਹੀਂ ਕਿਸ ਨੂੰ ਇੱਕ ਹੈ ਪਰ ਜੇ ਬੋਲਦਾ ਗੱਲ ਕਰਦਾ ਪ੍ਰਗਟ ਹੈ ਤੇਰਾ ਸ਼ਬਦ ਕਰਕੇ ਪ੍ਰਗਟ ਹੈ ਜੋਤ ਕਰਕੇ ਤੂੰ ਗੁਪਤ ਹੈ ਮਨ ਕਰਕੇ ਪ੍ਰਗਟ ਹੈ ਜਾਂ ਸ਼ਬਦ ਦੂਆ ਆ ਜਾਂਦਾ ਮਨਮਰਜੀ ਦਾ ਸ਼ਬਦ ਆ ਜਾਂਦਾ ਫਿਰ ਵੀ ਪ੍ਰਗਟ ਹੈ ਅੱਧਾ ਗੁਪਤ ਹੈ ਇਹ ਲੋਕ ਦਾ ਸੱਚ ਹੈ ਐਸ ਲੋਕ ਦਾ ਸੱਚ ਕੀ ਹੈ ਕਿ ਨਾਨਕ ਦਾਸ ਮੁਖ ਦੇ ਜੋ ਬੋਲੇ ਹਾਂ ਉਹ ਸੱਚ ਹੈ ਜੋਤ ਕਰਕੇ ਸੱਚਖੰਡ ਗੁਪਤ ਹੈ ਸਾਨੂੰ ਕੋਈ ਨਹੀਂ ਪਤਾ ਜੋਤ ਦਾ ਕਿੰਨੀਆਂ ਜੋਤਾਂ ਨੇ ਕੀ ਗੱਲ ਹੈ ਕਿੰਨੀ ਗਿਣਤੀ ਹੈ ਨਹੀਂ ਨਾ ਪਤਾ ਸ਼ਬਦ ਕਰਕੇ ਜਾਣਦਾ ਸਾਰਾ ਸੰਸਾਰ ਸ਼ਬਦ ਕਰਕੇ ਪ੍ਰਗਟ ਹੈ ਤੂੰ ਹੁਕਮ ਕਰਕੇ ਪ੍ਰਗਟ ਹੈ ਜੋਤ ਕਰਕੇ ਕੋਈ ਪ੍ਰਗਟ ਨਹੀਂ ਜੋਤ ਬਾਰੇ ਕੋਈ ਗਿਆਨ ਨਹੀਂ ਕਿਸੇ ਨੂੰ ਜੋਤ ਬਾਰੇ ਤਾਂ ਆਤਮ ਗਿਆਨ ਤਾਂ ਹੀ ਹੋਣਾ ਜੋਤ ਬਾਰੇ ਆਪਣਾ ਹੀ ਪਤਾ ਲੱਗਣਾ ਹੈ ਸ਼ਬਦ ਬਾਰੇ ਤੇਰਾ ਪਤਾ ਲੱਗਣਾ ਹੈ ਖਜ਼ਾਨੇ ਦੇ ਵਿੱਚੋਂ ਆਵਾਜ਼ ਆਉਣੀ ਹੈ ਉਹਦਾ ਪਤਾ ਲੱਗਣਾ ਹੈ ਜੋਤ ਬਾਰੇ ਆਪਣਾ ਪਤਾ ਲੱਗਣਾ ਜੋਤ ਬਾਰੇ ਨਹੀਂ ਪਤਾ ਲੱਗਣਾ ਜੋ ਤਾਂ ਮੈਨੂੰ ਤੋਂ ਹੀ ਪਤਾ ਲੱਗਣਾ ਰੰਗ ਰੂਪ ਦਾ ਨਹੀਂ ਪਤਾ ਲੱਗਣਾ ਰੰਗ ਰੂਪ ਆਪਣਾ ਹੀ ਹੈ ਆਤਮ ਰੰਗ ਆਤਮ ਰਸ ਉਹ ਨਹੀਂ ਪਤਾ ਲੱਗਣਾ ਜੋ ਤਾਂ ਹੈ ਆਪਣਾ ਪਤਾ ਲੱਗਣਾ ਇੱਕ ਹੀ ਹੈ ਉਹ ਵੀ ਸਾਰੇ ਇੱਕ ਇੱਕੇ ਨੇ ਇੱਕ ਸਾਬਤੇ ਨੇ ਉਹ ਖਜ਼ਾਨਾ 9000 ਰੁਪਈਆ ਤੇ ਕੋਈ ਇੱਕ ਸਾਰੇ ਸਿੱਕਾ ਦਾ ਉਹੀ ਹੈ ਸਿੱਕੇ ਦਾ ਕੋਈ ਫਰਕ ਨਹੀਂ ਬੜਾ ਛੋਟਾ ਨਹੀਂ ਹੈ ਤਾਂ ਕੋਈ ਵੀ ਇਹੀ ਭਲੇਖਾ ਹੈ ਲੋਕਾਂ ਨੂੰ ਇਹਦਾ ਹੀ ਨਹੀਂ ਪਤਾ ਇਸੇ ਗੱਲ ਦਾ ਨਹੀਂ ਪਤਾ ਆਏ ਇੱਕ ਨਵੀਂ ਗੱਲ ਕਹਿੰਦੀ ਹੈ ਜਾਂ ਇੱਕ ਕਰ ਭਈਆ ਸਾਰੇ ਬਰਾਬਰ ਨੇ ਫਿਰ ਉੱਥੇ ਇਹ ਵੀ ਇੱਕ ਖਜ਼ਾਨੇ 'ਚ ਪੈ ਗਿਆ ਸਾਰੇ ਕਰ ਰੁਪਈਆ ਹੀ ਨੇ ਇੱਕੋ 1 ਰੁਪਏ ਦੀ ਇੱਕੋ ਜੀ ਵੈਲਿਊ ਹੈ ਸਾਰਿਆਂ ਦੀ ਪਰ ਜੇ ਖਜ਼ਾਨੇ ਦੀ ਇਕੱਠੀ ਵੈਲਿਊ ਰੱਖੀਏ ਇਕੱਠੀ ਬਹੁਤ ਜ਼ਿਆਦਾ ਜਿਹੜੀ ਇਕੱਠੀ ਆਵਾਜ਼ ਪੈਦਾ ਹੁੰਦੀ ਹੈ ਇਕੱਠੀ ਸਲਾਹ ਹੈ ਪਾਰਲੀਮੈਂਟ ਦੇ ਚਾਹੇ ਕਰੋੜ ਮੈਂਬਰ ਹੈ ਕੱਲਾ ਕੱਲਾ ਜੋ ਹੁਕ ਕਾਨੂੰਨ ਬਣ ਗਿਆ ਇਕੱਠਿਆਂ ਨੇ ਸਮੁੱਚੇ ਤੌਰ ਤੇ ਪਾਸ ਕਰ ਲਿਆ ਕੋਈ ਉਹ ਵਿਰੋਧ ਕਰ ਲੂਗਾ ਕੱਲਾ ਕਿਵੇਂ ਕਰੂਗਾ ਉਹਦਾ ਵਿਰੋਧ ਕੱਲਾ ਕੱਲੇ ਸਾਰੇ ਦਾਸ ਨੇ ਹੁਕਮ ਦੇ ਇੱਥੇ ਵੀ ਦਾਸ ਨੇ ਉੱਥੇ ਵੀ ਦਾਸ ਨੇ ਸਾਰਿਆਂ ਦਾ ਜਸਲਾ ਹੈ ਆਪਾਂ ਪਿੰਡ ਦੇ ਵਿੱਚ ਕੋਈ ਕਾਨੂੰਨ ਬਣਾ ਲੈਨੇ ਸਾਰਿਆਂ ਨੂੰ ਬਣਾਉਣਾ ਪੈਂਦਾ ਉਹਨੂੰ ਸਾਰੇ ਉਹਦੇ ਅਧੀਨ ਹੋ ਜਾਂਦੇ ਆਪਣੇ ਬਣਾਇਆ ਹੁੰਦਾ ਚਾਹੇ ਬਾਕੀ ਨਹੀਂ ਹੋਇਆ ਜਾ ਸਕਦਾ ਕਾਨੂੰਨ ਨੂੰ ਤੁਸੀਂ ਬਦਲ ਲਓ ਸਾਰੇ ਇਕੱਠੇ ਹੋ ਕੇ ਬਦਲ ਸਕਦੇ ਹੋ ਉਹ ਵੀ ਸਾਰੇ ਸਮੁੱਚੀ ਜੇ ਇੱਕ ਹੋ ਜਾ ਤੁਹਾਡੀ رائے ਉਹ ਤਾਂ ਆਕੀ ਕੱਲਾ ਨਹੀਂ ਕੋਈ ਹੋ ਇਸ ਕਰਕੇ ਇੱਥੇ ਦਾ ਸੱਚ ਕੀ ਹੈ ਆਪੇ ਗੁਪਤਾ ਆਪੇ ਪ੍ਰਗਟ ਅੱਧਾ ਅੱਧਾ ਹੋ ਗਿਆ ਜਿਹੜਾ ਅੰਦਰ ਸਾਹ ਲੈਂਦਾ ਗੁਪਤਾ ਜਿਹੜਾ ਬਾਹਰ ਹੈ ਪ੍ਰਗਟ ਜਿਹੜਾ ਬਾਹਰ ਖੇਡਦਾ ਨਾ ਉਹ ਪ੍ਰਗਟ ਹੈ ਅੰਦਰ ਜਿਹੜਾ ਸਾਹ ਲੈਂਦਾ ਗੁਪਤਾ ਆਪੇ ਗੁਪਤਾ ਆਪੇ ਪ੍ਰਗਟ ਹੈ ਸੰਸਾਰ ਦੇ ਵਿੱਚ ਉਧਰ ਖਜ਼ਾਨਾ ਗੁਪਤਾ ਖਜ਼ਾਨੇ ਜੋ ਜਿਹੜੀ ਆਵਾਜ਼ ਆਉਂਦੀ ਉਹ ਪ੍ਰਗਟ ਹੈ ਖਜ਼ਾਨੇ ਦੀ ਸ਼ਕਤੀ ਪ੍ਰਗਟ ਹੈ ਹੁਕਮ ਸ਼ਕਤੀ ਹੈ ਗਿਆਨ ਦੀ ਉਹ ਪ੍ਰਗਟ ਸ਼ਕਤੀ ਕੰਮ ਕਰਦੀ ਹੈ ਸਾਰੀ ਕੱਲੇ ਦੀ ਸ਼ਕਤੀ ਕੁਝ ਨਹੀਂ ਕਰ ਸਕਦੀ ਹੁਣ ਪਤਾ ਲੱਗੂ ਉਸ ਸਾਰੀ ਸ਼ਕਤੀ ਦਾ ਨਾਮ ਸਾਰੇ ਖਜ਼ਾਨੇ ਦੀ ਸ਼ਕਤੀ ਦਾ ਨਾਮ ਗੁਰੂ ਹੈ ਨਾਨਕ ਦਾ ਮੁਕਾਬਲਾ ਕਿਵੇਂ ਕਰ ਲੂ ਪਾਗਲ ਹੈ ਨਾਨਕ ਖਜ਼ਾਨੇ ਦੇ ਵਿੱਚ ਵੀ ਨਹੀਂ ਕੋਈ ਕਰਦਾ ਉਹਦਾ ਮੁਕਾਬਲਾ ਸਭ ਦਾਸ ਨੇ ਉੱਥੇ ਉੱਥੇ ਸਭ ਦਾਸ ਨੇ ਗੁਰੂ ਤੋਂ ਆਪ ਹੈ ਇੱਥੇ ਜਿਹੜੇ ਬੜੇ ਬਣੇ ਗੁਰੂ ਬਣੇ ਛੋਟਾ ਨਹੀਂ ਬਣਨਾ ਚਾਹੁੰਦਾ ਕੋਈ ਜਿਹੜੇ ਗੁਰੂ ਬਣੇ ਪੀਰ ਬਣੇ ਸੰਤ ਬਣੇ ਬੜੇ ਬਣਨ ਦੀ ਕੋਸ਼ਿਸ਼ ਕੀਤੀ ਜਿੱਥੇ ਕਹਿੰਦਾ ਬੜੇ ਕੀਆਂ ਵਡਿਆਈਆਂ ਉਹ ਜਿਹੜਾ ਅੰਦਰ ਹੈ ਬੜਾ ਅੰਦਰਲਾ ਬੜਾ ਹੈ ਮਾਨ ਨੂੰ ਕਹਿ ਰਿਹਾ ਵੀ ਇਹ ਮੇਰੀ ਵਡਿਆਈ ਨਹੀਂ ਜਿਹੜਾ ਬੜਾ ਅੰਦਰ ਉਹਦੀ ਵਡਿਆਈ ਮੈਂ ਤੋਂ ਵੱਡਾ ਇੱਥੇ ਵੀ ਦੋ ਵੱਡੇ ਛੋਟੇ ਨੇ ਨਾ ਇਹ ਗੱਲ ਸੰਸਾਰੀ ਹੈ ਉੱਥੇ ਵੱਡੇ ਕੀਆਂ ਵਡਿਆਈਆਂ ਵੱਡਾ ਹੁਕਮ ਸਭ ਤੋਂ ਵਡਿਆਈ ਹੁਕਮ ਦੀ ਹੈ ਨਾਮ ਵੱਡਾ ਤਾਂ ਕਹਿੰਦੇ ਨੇ ਰਾਮ ਸੇ ਰਾਮ ਦਾ ਨਾਮ ਸ਼ਕਤੀਸ਼ਾਲੀ ਹੈ ਪਤਾ ਲੱਗਿਆ ਗੱਲ ਨਾਮ ਇੱਕ ਨਹੀਂ ਹੈ ਰਾਮ ਸੇ ਰਾਮ का नाम बड़ा है ਆ ਨਾਮ ਵੱਡਾ ਹੈ ਉਹ ਰਾਮ ਕਹੇ ਤਾਂ ਨਹੀਂ ਵੱਡਾ ਹੈਗਾ ਵੀ ਰਾਮ ਕਹਿਤਾ ਵੱਡਾ ਹੋ ਗਿਆ ਗੱਲ ਠੀਕ ਹੀ ਸੀ ਗੱਲ ਤਾਂ ਠੀਕ ਹੈ ਪਰ ਨਾਮ ਦਾ ਨਹੀਂ ਪਤਾ ਲੱਗਿਆ ਨਾਮ ਕੀ ਹੁੰਦਾ ਰਾਮ ਉਸੇ ਰਾਮ ਦਾ ਨਾਮ ਵੱਡਾ ਰਾਮ ਹੀ ਨੇ ਸਾਰੇ ਉਹਨਾਂ ਦੇ ਹੁਕਮ ਹੈ ਸਾਰਿਆਂ ਦਾ ਉਹ ਵੱਡਾ ਹੈ ਸਾਰੇ ਹੀ ਰਾਮ ਨੂੰ ਸਿਰ ਝੁਕਾਉਂਦੇ ਨੇ ਸਾਰੇ ਰਾਮ ਕਿਉਂਕਿ ਉਹਨਾਂ ਦੀ ਆਪਣੀ ਸਲਾਹ ਹੈ ਨਾ ਆਪਣਾ ਹੁਕਮ ਹੈ ਕਿਸੇ ਬਗਾਨਾ ਹੈ ਉਹ ਬਟਾ ਹੁਣ ਜਿਹੜਾ ਗੁਰੂ ਬਣਦਾ ਉਹ ਵੱਡਾ ਬਣਨਾ ਚਾਹੁੰਦਾ ਸੰਸਾਰ ਦੇ ਅਸਲ ਵਿੱਚ ਮੇਰੀ ਇੱਜ਼ਤ ਹੋਵੇ ਮੈਨੂੰ ਲੋਕ ਮੱਥਾ ਟੇਕਣ ਗੁਰਬਾਣੀ ਨੇ ਕੀ ਵਰਸ਼ਨ ਦਿੱਤਾ ਆਪਨ ਕੋ ਜੋ ਜਾਣਾ ਉੱਚਾ ਸੋਈ ਗਣੀਏ ਸਭ ਨੀਚਾ ਉਹ ਨੀਚ ਜੇ ਨਾਨਕ ਨੂੰ ਗੁਰੂ ਬਣਾਤਾ ਨੀਚ ਬਣਾਤਾ ਤੁਸੀਂ ਉਹਨੂੰ ਉੱਚਾ ਬਣਾਉਣ ਲੱਗੇ ਸੀ ਗੁਰੂ ਬੇਵਕੂਫ ਨਹੀਂ ਸੀਗੇ ਪੱਟ ਬੇਵਕੂਫ ਨਹੀਂ ਸੀ ਪੱਟਾਂ ਦਾ ਦਰਜਾ ਗੁਰੂਆਂ ਦੇ ਬਰਾਬਰ ਹੈ ਭਗਤ ਨੇ ਪੱਟ ਵੀ ਬਾਣੀ ਦਰਜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਰ ਇਹ ਬਹੁਤੇ ਅਕਲਮੰਦ ਜਦ ਹੋ ਜਾਂਦੇ ਨੇ ਨਾ ਸਿੱਖ ਬਹੁਤੇ ਅਕਲਮੰਦ ਹੋ ਗਏ ਜਿਆਦਾ ਗੁਰੂ ਤੋਂ ਗਾਹਾਂ ਨੇ ਨੂੰ ਸਾਂ ਤੇ ਚੜ ਵੀ ਅਸੀਂ ਖੱਡੇ 'ਚ ਗਿਰਤੀ ਸਿੱਖੀ ਸਾਰੀ ਆ ਦਵਾਲਾ ਕੋ ਹੋ ਜਾਂਦੀ ਹੈ ਜਿਹੜਾ ਬੜਾ ਬਣਦਾ ਇੱਥੇ ਆਪਨ ਕੋ ਜੋ ਭਲਾ ਕਹਾਵੇ ਕਿਸੇ ਭਲਾਈ ਨਿਕਟ ਨਾ ਆਵੇ ਇਹ ਕਾਨੂੰਨ ਹੈ ਦਰਗਾਹ ਦਾ ਇਹ ਨਾਨਕ ਦੀ ਕਹੀ ਗੱਲ ਨਹੀਂ ਜੇ ਤੁਸੀਂ ਕਿਸੇ ਨੂੰ ਬੜਾ ਬਣਾਉਣਾ ਹੈ ਬੜਾ ਕੋਈ ਕਹਾਇਆ ਉਹ ਦਰਗਾਹ ਦੇ ਵਿੱਚ ਸਭ ਤੋਂ ਨੀਚ ਬਣਿਆ ਜਾਊਗਾ ਜੇ ਤਾਂ ਦਰਗਾਹ ਦੇ ਵਿੱਚ ਨੀਚ ਬਣਾਉਣਾ ਨਾਨਕ ਨੂੰ ਤਾਂ ਤਾਂ ਕਹਿ ਲੋ ਗੁਰੂ ਜੇ ਵੱਡਾ ਬਣਾਉਣਾ ਫਿਰ ਕਹੋ ਭਗਤ ਕਿਉਂ ਕਹੋ ਭਗਤ ਭਗਤ ਸਭ ਤੋਂ ਛੋਟਾ ਹੁੰਦਾ ਹੈ ਭਗਤ ਕਿਸੇ ਦੀ ਭਗਤੀ ਕਰਦਾ ਹੁੰਦਾ ਹੈ ਭਗਤ ਤੇ ਕੋਈ ਉੱਪਰ ਹੁੰਦਾ ਭਗਤ ਨੇ ਭਗਤੀ ਕਰਨੀ ਹੈ ਜਿਹੜਾ ਭਗਤੀ ਕਰਦਾ ਕੁਝ ਪ੍ਰਾਪਤੀ ਵਾਸਤੇ ਕਰਦਾ ਭਗਤ ਮੰਗਤਾ ਹੁੰਦਾ ਦਾਤਾ ਨਹੀਂ ਹੁੰਦਾ ਭਗਤ ਨੇ ਭਗਤੀ ਕਰਕੇ ਉਹ ਮੰਗਣਾ ਭਗਤ ਮੰਗਤਾ ਹੁੰਦਾ ਦਾਤਾ ਨਹੀਂ ਹੁੰਦਾ ਗੁਰੂ ਦਾਤਾ ਹੁੰਦਾ ਪਰ ਗੁਰਬਾਣੀ ਦਾ ਕਹਿੰਦੀ ਇੱਕ ਦਾਤਾ ਸਭ ਮੰਗਤੇ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣ ਫਿਰ ਨਾਨਕੇ ਕਿਉਂ ਕਹਿੰਦਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਜੇ ਗੁਰੂ ਹੈ ਕਹਿੰਦੇ ਕਹਿੰਦਾ ਉਹ ਕਿਉਂ ਕਹਿੰਦਾ ਝੂਠ ਬੋਲਦਾ ਸਾਰੀ ਬਾਣੀ ਝੂਠੀ ਹੋ ਜੂਗੀ ਸਾਰੀ ਬਾਣੀ ਨੂੰ ਰੱਦੀ ਟੋਕਰੀ ਸੱਟਦਾ ਸੀ ਚਿੱਕੜਾ ਆਟਾ ਕੀਚੜ ਆਟਾ ਗਿਰ ਪੜਿਆ ਕਛੂ ਨਾ ਆਇਆ ਹੱਥ ਕੀ ਹੋਣਾ ਸੀ ਇਹਨਾਂ ਦੇ ਚਿੱਕੜ ਸੱਟੀ ਸਾਰੀ ਬਾਣੀ ਇਹਨਾਂ ਦੀ ਸਾਰੀ ਗੱਲ ਕਹੀ ਤਾਂ ਸਵਾੜ ਆਤੀ ਬੜੇ ਸਿਆਣਿਆਂ ਨੇ ਤਿੰਨ ਵਾਰ ਧਰ ਧਰ ਲਾਉਂਦੇ ਨੇ ਨਾਲ ਨਾਲ ਦੇ ਨਾਲ ਕਿੱਥੇ ਲਾਇਆ ਤੁਹਾਨੂੰ ਨਾਨਕ ਦੇ ਨਾਲ ਕਿੱਥੇ ਲਾਇਆ ਤੁਸੀਂ ਬੜਾ ਬਣਾ ਦੋਗੇ ਅਸਲ 'ਚ ਆਪ ਬੜਾ ਬਣਨਾ ਚਾਹੁੰਦੇ ਹੋ ਅੰਦਰ ਤੁਹਾਡੇ ਹੋਰ ਕੁਝ ਹੈ ਬਾਹਰੋਂ ਕੁਝ ਹੋਰ ਕਰਦੇ ਹੋ ਨਾਨਕ ਨਾਲ ਕਿਹਾ ਹੋਇਆ ਹੈ ਸਾਰੇ ਗੁਰੂਆਂ ਨੇ ਨਾਨਕੇ ਕਿਹਾ ਹੈ ਧੰਨ ਧੰਨ ਤਾਂ ਕਿਤੇ ਨਹੀਂ ਕਿਹਾ ਕਿਉਂ ਘੱਟ ਇੱਜ਼ਤ ਕਰਦੇ ਸੀ ਇੱਜ਼ਤ ਹੁੰਦੀ ਹੈ ਗੱਲ ਮੰਨਣ ਨਾਲ ਗੱਲ ਇੱਕ ਨਹੀਂ ਮੰਨਣੀ ਗੱਲ ਦੀ ਪਰਵਾਹ ਨਹੀਂ ਕਰਨੀ ਧੰਨ ਧੰਨ ਕਹੀ ਜਾਣਾ ਪਖੰਡ ਹੈ ਐਸਾ ਪਖੰਡ ਇਹ ਤਾਂ ਪਖੰਡ ਹੈ ਇਹ ਤਾਂ ਫਰਾਡ ਹੈ ਧੋਖਾ ਹੈ ਆਪਣੇ ਆਪ ਨਾਲ ਵੀ ਲੋਕਾਂ ਨਾਲ ਦਿਖਾਉਣ ਵਾਸਤੇ ਮੈਂ ਬੜਾ ਸ਼ਰਧਾਵਾਨ ਅੰਦਰ ਕੀ ਹੈ ਮਾਇਆ ਦੀ ਭੁੱਖ ਗਿਆਨ ਦਾ ਇੱਕ ਭੋਰਾ ਨਹੀਂ ਅਕਲ ਦੇ ਅੰਨੇ ਬਿਲਕੁਲ ਗੁਰਬਾਣੀ ਦੀ ਸਮਝ ਕੋਈ ਨਹੀਂ ਕਿੱਥੋਂ ਨਹੀਂ ਸੀ ਸਮਝ ਅੰਦਰ ਤਾਂ ਤੇ ਭੰਗਾਰ ਭਰੀ ਹੋਈ ਜਿਹੜਾ ਭਗਤ ਹੈ ਉਹ ਮੰਗਤਾ ਹੁੰਦਾ ਨਾਨਕ ਮੰਗਾ ਨਾਮ ਨਾਮ ਕਿਰਪਾ ਕਰੋ ਮੰਗਤਾ ਹੁੰਦਾ ਭਗਤ ਇਹਨਾਂ ਨੂੰ ਮੰਗਤੇ ਹੀ ਰਹਿਣ ਦੋ ਮੰਗਤੇ ਤੁਸੀਂ ਬਣੋਗੇ ਜੇ ਉਹਨਾਂ ਨੂੰ ਗੁਰੂ ਬਣਾਤਾ ਫਿਰ ਖਾਲਸਾ ਆ ਗੁਰੂ ਬਣ ਗਿਆ ਬਾਅਦ ਚ ਤੁਹਾਨੂੰ ਵੀ ਗੁਰੂ ਬਣਾਤਾ ਉਹਨਾਂ ਨੇ ਗੁਰੂ ਖਾਲਸਾ ਕਹਿ ਕੇ ਹੰਕਾਰ ਤਾਂ ਹੀ ਆ ਗਿਆ ਖਾਲਸਾ ਗੁਰੂ ਦਾ ਮਤਲਬ ਇਹ ਨਹੀਂ ਖਾਲਸਾ ਗੁਰੂ ਹੈ ਇਹ ਗੁਰੂ ਦਾ ਖਾਲਸਾ ਹੈ ਖਾਲਸਾ ਕਾਰਪੁਰ ਕੀ ਫੌਜ ਖਾਲਸਾ ਨੂੰ ਗੁਰੂ ਬਣਾਤਾ ਦੇਖੋ ਅਰਥ ਕਿ ਪਹਿਲਾਂ ਗੁਰੂ ਸੀ ਨਾ ਵੇ ਹੋਰ ਤੁਸੀਂ ਮੇਰੇ ਗੁਰੂ ਹੋ ਵਾਹ ਵਾਹ ਚੰਗੀ ਗੱਲ ਆ ਪੰਜ ਪਿਆਰੇ ਦਸਮ ਪਾਸ਼ਾ ਦੇ ਗੁਰੂ ਬਣ ਗਏ ਇਹਨਾਂ ਦਾ ਗੁਰੂਆਂ ਦੀ ਫਿਰ ਇੱਜ਼ਤ ਕਾਹਦੀ ਰਹੀ ਗਈ ਪਰ ਕਾਹਦੇ ਕਰੀਏ ਜੇ ਖਾਲਸਾ ਤੋਂ ਮਰ ਜਾ ਕੇ ਗੁਰੂ ਹੋ ਗਿਆ ਖਾਲਸਾ ਗੁਰੂ ਹੋ ਗਿਆ ਪੰਜ ਪਿਆਰੇ ਗੁਰੂ ਹੋ ਗਏ ਫਿਰ ਦਸਮ ਪਾਸ਼ਾ ਨੇ ਕਿਹੜੀ ਗੁਰਾਈ ਦਿੱਤੀ ਪੰਜ ਪੈਰਾਂ ਤੋਂ ਛੋਟੀ ਹੈ ਗੁਰੂ ਗ੍ਰੰਥ ਸਾਹਿਬ ਉਗਰੇ ਜੋ ਮਰਜ਼ੀ ਬਦਲ ਲਓ ਤੇ ਫਿਰ ਤੁਸੀਂ ਪੰਕਤੀ ਜਿਹੜੀ ਮਰਜ਼ੀ ਕਰ ਦੋ ਪੰਜ ਪਿਆਰੇ ਇਕੱਠੇ ਹੋ ਕੇ ਸਾਰਾ ਬਦਲ ਦਿੰਦਾ ਰਿਵਾਈਜ਼ ਕਰ ਦਿੰਦਾ ਸਾਡੇ ਤੇ ਪਾਵਰ ਹੈ ਤੁਹਾਡੇ ਕੋਲ ਉਹ ਗੁਰੂ ਗੋਬਿੰਦ ਸਿੰਘ ਦਾ ਚੇਲਾ ਹੋ ਗਿਆ ਪੰਜ ਪੈਰਾਂ ਦਾ ਗੁਰੂ ਗੋਬਿੰਦ ਸਿੰਘ ਵਾਲੀ ਗੁਰੇ ਗੁਰੂ ਗ੍ਰੰਥ ਸਾਹਿਬ ਕੋਲ ਪੰਜ ਪੈਰਾਂ ਨੂੰ ਘੱਟ ਪਾਵਰ ਹੈ ਛੋਟੀ ਹੈ ਗੁਰੂ ਗੋਬਿੰਦ ਨੇ ਆਪਣੀ ਪਾਵਰ ਦਿੱਤੀ ਹੈ ਖਾਲਸੇ ਕੋਲ ਵੱਧ ਪਾਵਰ ਹੈ ਤੇ ਪੰਜ ਪੈਰੇ ਇਕੱਠੇ ਹੋ ਕੇ ਜਿੰਨਾ ਮਰਜ਼ੀ ਨੂੰ ਰਿਵਾਈਜ਼ ਕਰ ਲੋ ਜੋ ਮਰਜ਼ੀ ਛਾਂਟੀ ਕਰ ਫਿਰ ਡਰਦੇ ਕਾਤੇ ਹੋ ਕੀ ਕੁਝ ਕਹੀ ਜਾਂਦੇ ਨੇ ਅੰਨੇ ਬੋਲੇ ਨੇ ਸਾਰੇ ਜਿੱਦਾਂ ਦੂਰੇ ਕਿਸੇ ਹੋਰ ਧਰਮ ਵਾਲੇ ਨੇ ਸਵਾਲ ਖੜੇ ਕਰਦੇ ਨੇ ਉਹ ਜਵਾਬ ਕੀ ਹੈ ਕੋਈ ਜਵਾਬ ਨਹੀਂ ਚੁੱਪ ਕਰਨ ਦੇ ਕੋਈ ਜਵਾਬ ਨਹੀਂ ਉਹਨਾਂ ਕੋਲ ਜਿਵੇਂ ਬਾਹਮਣ ਝੂਠਾ ਸੀ ਉਹ ਤਾਂ ਜ਼ਿਆਦਾ ਝੂਠੇ ਨੇ ਜ਼ਿਆਦਾ ਪਾਗਲੇ ਨੇ ਬੇਵਕੂਫ ਨੇ ਬਿਲਕੁਲ ਹੀ ਅੰਨੇ ਬੋਲੇ ਨੇ ਮਾਇਆ ਨੇ ਵਤ ਮਾਰੀ ਹੋਈ ਹੈ ਬੜਾ ਬਣਾਉਂਦੇ ਬਣਾਉਂਦੇ ਕੱਖ ਵੀ ਨਹੀਂ ਛੱਡਿਆ ਉਹ ਕਮਲੇ ਤੇ ਪੱਟਾਂ ਤੋਂ ਕਹਾ ਲਿਆ ਸਤਗੁਰੂ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਤਨ ਗੋਬਿੰਦ ਦੀ ਉਦਾਂ ਹੀ ਤੁਸੀਂ ਕਰਨਾ ਸੀ ਜਿਵੇਂ ਨਾਨਕ ਨੇ ਕੀਤਾ ਸੀ ਉਦਾਂ ਸਿੱਖਾਂ ਨੇ ਕਰਨਾ ਸੀ ਧੰਨਵਾਨ ਧੰਨ ਗੋਬਿੰਦ ਨੂੰ ਦੇਣਾ ਸੀ ਤੁਸੀਂ ਵੀ ਨਾਨਕੇ ਬਣ ਜਾਂਦੇ ਹੋ ਸਾਰੇ ਨਾਨਕੇ ਬਣ ਗਏ ਨਾਨਕ ਦਾ ਮਤਲਬ ਹੈ ਕੋਈ ਲਫ਼ਜ਼ ਦਾ ਨਾਨਕੋ ਨਾਨਕ ਨਹੀਂ ਰਿਹਾ ਨੂੰ ਤੁਸੀਂ ਤਾਂ ਸਮਝਦੇ ਹੋ ਜੇ ਉਹ ਨਾਨਕ ਹੁੰਦਾ ਨਾ ਸਰੀਰ ਕਰਕੇ ਤਾਂ ਸਾਰੇ ਆਪਣੇ ਨਾਲ ਨਾਨਕ ਨਹੀਂ ਸੀ ਵਰਤ ਸਕਦੇ ਨਾਨਕ ਸ਼ਬਦ ਹੋਰ ਤਰ੍ਹਾਂ ਦਾ ਹੋ ਗਿਆ ਇਹ ਗੁਣਵਾਚਕ ਸ਼ਬਦ ਹੈ ਨਾਨਕ ਜਿਵੇਂ ਰਾਮਦਾਸ ਗੁਣਵਾਚਕ ਸ਼ਬਦ ਹੈ ਜਿਸਕੇ ਹਿਰਦੇ ਪਾਰ ਬ੍ਰਹਮ ਦਾ ਨਿਵਾਸ ਤਿਸ ਦਾ ਨਾਮ ਸਤ ਰਾਮਦਾਸ ਉਹ ਰਾਮਦਾਸ ਕੋਈ ਵੀ ਹੋ ਸਕਦਾ ਜਿਹੜਾ ਰਵਿਦਾਸ ਭਗਤ ਰਾਮਦਾਸ ਹੈ ਉਹਨੂੰ ਵੀ ਰਾਮਦਾਸ ਕਹਿੰਦੇ ਅਸੀਂ ਉਹ ਰਵੀਦਾਸ ਕਹਿੰਦੇ ਨੇ ਰਾਮਦਾਸ ਕਹਿੰਦੇ ਆਪਾਂ ਰਾਮਦਾਸ ਹੀ ਕਹਿੰਦੇ ਰਵਿਦਾਸ ਹੀ ਤਾਂ ਕਹਿੰਦੇ ਰਾਮਦਾਸ ਹੈ ਅਸਲ ਸਾਡੀ ਬੋਲੀ ਚ ਉਹਦਾ ਰਾਮਦਾਸ ਹਿੰਦੀ ਵਾਲਿਆਂ ਨੂੰ ਰਵਿਦਾਸ ਕਹਿੰਦੇ ਨੇ ਉਹ ਹਿੰਦੀ ਬੋਲੀ ਬੋਲੀ ਦਾ ਹੀ ਫਰਕ ਹੋਰ ਤਾਂ ਕੁਝ ਨਹੀਂ ਰਾਮਦਾਸ ਤਾਂ ਗੁਰੂ ਚੌਥੇ ਪਾਤਸ਼ਾਹ ਦਾ ਨਾਮ ਹੈ ਨਾਨਕ ਦਾ ਨਾਮ ਮਤਲਬ ਹੈ ਅਰਥ ਕਿ ਜਿਹਦੇ ਵਰਗਾ ਦੂਸਰਾ ਕੋਈ ਨਹੀਂ ਸੰਸਾਰ 'ਚ ਉਸ ਜੈਸਾ ਕੋਈ ਨਹੀਂ ਜਿਹੜਾ ਇੱਥੇ ਸਾਬਤ ਸੂਰਤ ਹੈ ਇੱਕ ਹੋ ਗਿਆ ਉਹਦੇ ਵਰਗਾ ਦੂਆ ਕੋਈ ਨਹੀਂ ਬਾਕੀ ਸਭ ਦਾੜ ਹੈ ਸੰਸਾਰ ਬਾਕੀ ਦਾੜ ਨਾ ਅਨੇਕ ਜੈਸੇ ਅਨੇਕ ਨਹੀਂ ਹੁੰਦੇ ਅਨੇਕਤਾ ਨਹੀਂ ਹੈ ਜਿਸ ਵਿੱਚ ਏਕਤਾ ਹੈ ਸਾਰੇ ਸੱਚਖੰਡ ਚ ਨਾਨਕੇ ਨੇ ਸੱਚਖੰਡ ਦੇ ਵਾਸੀ ਸਾਰੇ ਰਾਮ ਰਾਸ ਨੇ ਸੱਚਖੰਡ ਦੇ ਵਾਸੀ ਸਾਰੇ ਕਬੀਰ ਨੇ ਸੱਚਖੰਡ ਦੇ ਵਾਸੀ ਸਾਰੇ ਗੁਰ ਅਮਰ ਨੇ ਅਮਰ ਗੁਰ ਲਿਖਿਆ ਉੱਥੇ ਦਾਸ ਨਹੀਂ ਲਿਖੇ ਅਮਰ ਗੁਰ ਅਮਰ ਗੁਰ ਤੱਕੇ ਵਰਤਿਆ ਹੈ ਲਫ਼ਜ਼ ਉਹ ਗਿਆਨ ਜਿਹੜਾ ਅਮਰ ਹੋ ਜਵੇ ਅਮਰ ਗੁਰ ਅਮਰ ਕਰ ਦੇਣ ਵਾਲਾ ਗਿਆਨ ਜੋ ਗਿਆਨ ਹਮੇਸ਼ਾ ਵਰ ਰਹਿੰਦਾ ਜੋ ਗਿਆਨ ਮਰਦਾ ਨਹੀਂ ਪੁਰਾਣਾ ਨਹੀਂ ਹੁੰਦਾ ਇਹ ਗਿਆਨ ਜਿਹੜਾ ਬ੍ਰਹਮ ਆਤਮ ਗਿਆਨ ਹੈ ਪੁਰਾਣਾ ਨਹੀਂ ਹੁੰਦਾ ਗੁਪਤ ਪ੍ਰਗਟ ਹੋ ਜਾਂਦਾ ਪੁਰਾਣਾ ਨਹੀਂ ਹੁੰਦਾ ਗੁਪਤ ਪ੍ਰਗਟ ਹੋਣ ਵਾਲੀ ਚੀਜ਼ ਮਰਦੀ ਨਹੀਂ ਹੁੰਦੀ ਮਨ ਵੀ ਗੁਪਤ ਪ੍ਰਗਟ ਹੁੰਦਾ ਮਰਦਾ ਤਾਂ ਨਹੀਂ ਗੁਪਤ ਪ੍ਰਗਟ ਹੋਣਾ ਹੋਰ ਚੀਜ਼ ਹੈ ਮਰਨਾ ਹੋਰ ਚੀਜ਼ ਹੈ ਗੁਪਤ ਪ੍ਰਗਟ ਹੋਏ ਵੈਸਾ ਲੋਕ ਰੱਖੈ ਉਹ ਜੇ ਚੁੱਪ ਆ ਗਿਆ ਉਹ ਗਿਆਨ ਉਹਦਾ ਗੁਪਤ ਹੈ ਜੇ ਬੋਲਦਾ ਗਿਆਨ ਪ੍ਰਗਟ ਹੋ ਜਾਂਦਾ ਜਿੰਨਾ ਚਿਰ ਕੋਈ ਆਦਮੀ ਚੁੱਪ ਹੈ ਉਹਦਾ ਗਿਆਨ ਗੁਪਤ ਹੈ ਜੋ ਖਜ਼ਾਨਾ ਖੋਲਦਾ ਹੈ ਤਾਂ ਪ੍ਰਗਟ ਹੁੰਦਾ ਨਾ ਬੋਲਦਾ ਤਾਂ ਹੀ ਉਹ ਪ੍ਰਗਟ ਹੁੰਦਾ ਹਾਂ ਤੂੰ ਆਪੇ ਗੁਪਤਾ ਆਪੇ ਪ੍ਰਗਟ ਆਪੇ ਗੁਪਤਾ ਆਪੇ ਪ੍ਰਗਟ ਆਪੇ ਸਮਝ ਗਮਾਣਾ ਹੈ ਇਹ ਇੱਥੇ ਇੱਕ ਆ ਜਿਹੜਾ ਇਹ ਦੋ ਥਾਂ ਹੋ ਕੇ ਗੁਪਤਾ ਵੀ ਹੈ ਪ੍ਰਗਟ ਵੀ ਹੈ ਜਿਹੜਾ ਤਾਂ ਸਾਹ ਲੈਂਦਾ ਉਹ ਗੁਪਤਾ ਹੈ ਜਿਹੜਾ ਬਾਹਰ ਸੰਸਾਰ 'ਚ ਬੋਲਦਾ ਚੱਲਦਾ ਵਿਹਾਰ ਕਰ ਵਿਹਾਰ ਕਰਦਾ ਇਹ ਪ੍ਰਗਟ ਹੈ ਸੱਚਖੰਡ ਦੇ ਵਿੱਚ ਖਜ਼ਾਨਾ ਦੇ ਤੌਰ ਤੇ ਗੁਪਤ ਹੈ ਹੁਕਮ ਦੇ ਤੌਰ ਤੇ ਪ੍ਰਗਟ ਹੈ ਖਜ਼ਾਨੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ ਖਜ਼ਾਨੇ ਨਾਲ ਦਫਨ ਉਹਦਾ ਦੀ ਗਿਣਤੀ ਕਰ ਦਿੰਦੇ ਕਿੰਨੀ ਹੈ ਖਜ਼ਾਨੇ ਬਾਰੇ ਕੁਝ ਚੁੱਪ ਹੈ ਗੁਰਬਾਣੀ ਖਜ਼ਾਨੇ ਬਾਰੇ ਕੁਝ ਨਹੀਂ ਕਹਿ ਰਹੇ ਹੁਕਮ ਬਾਰੇ ਕੁਝ ਕਹਿ ਰਹੇ ਹੈ ਸੰਪਰਕ ਹੈ ਹੁਕਮ ਨਾਲ ਸੰਪਰਕ ਹੁਕਮ ਨਾਲ ਖਜ਼ਾਨੇ ਬਾਰੇ ਸਿਰ ਆਤਮ ਗਿਆਨ ਹੈ ਜੋ ਇੱਕ ਹੈ ਉਹ ਸਾਰੇ ਇੱਕ ਨੇ ਰੁਪਈਏ ਦੀ ਵੈਲਿਊ ਕੀ ਹੈ ਰੁਪਈਆ ਦੇਖੋ ਇਹ ਕਿੰਨੀ ਤਾਰਾ ਕਿੰਨੀ ਖਜ਼ਾਨੇ ਦੀ ਇਹਦੇ ਵਿੱਚ ਆਪੇ ਸਭ ਰੰਗ ਮਾਣਾ ਆਪੇ ਸਭ ਰੰਗ ਮਾਣਾ ਸਾਰੇ ਰੰਗ ਆਪੇ ਬਣਦਾ ਹੈ ਸਭ ਰੰਗ ਕੀ ਨੇ ਮਾਇਆ ਦੇ ਰੰਗ ਵੀ ਨੇ ਹਰ ਆਪੇ ਹੀ ਇੱਕ ਰੰਗ ਹੈ ਆਪੇ ਬੋਲਦੀ ਇਹ ਕਹੋ ਕਿ ਆਤਮ ਰੰਗ ਮਾਣਨਾ ਦਾਲ ਦੇ ਵਿੱਚ ਮਾਇਆ ਦੇ ਰੰਗ ਮਾਣਨਾ ਦਾਲ ਹੋ ਕੇ ਮਾਇਆ ਦੇ ਰੰਗ ਮਾਣਨਾ ਜਦ ਇੱਕ ਹੋ ਜਾਂਦਾ ਫਿਰ ਆਤਮ ਰੰਗ ਮਾਣਦਾ ਸਾਧਕ ਸਿੱਧ ਗੁਰੂ ਬਹੁਤ ਚੇਲੇ ਖੋਜ ਤੇ ਫਿਰੇ ਫਰਮਾਣਾ ਸਾਧਕ ਸਾਧਨਾ ਕਰਨ ਵਾਲੇ ਜਿਹੜੇ ਜੋ ਆਪਣੇ ਆਪ ਮਨ ਨੂੰ ਸਾਧ ਰਹੇ ਨੇ ਸਿੱਧ ਜਿਹਨਾਂ ਨੇ ਜਿਹੜੇ ਸਿੱਧ ਬਣ ਗਏ ਗੁਰੂ ਬਣ ਗਏ ਸਿੱਧ ਬਣ ਗਏ ਗੁਰੂ ਬਣ ਗਏ ਗੋਰਖਨਾਥ ਗੁਰੂ ਹੈ ਇਹ ਉਹਦਾ ਡੁਪਲੀਕੇਟ ਨੇ ਜਿਹੜੇ ਗੁਰੂ ਬਣਦੇ ਨੇ ਬਾਹਮਣ ਗੁਰੂ ਹੈ ਜਗਤ ਦਾ ਉਹ ਗੁਰੂਆਂ ਨੂੰ ਤਾਂ ਉਪਦੇਸ਼ ਕੀਤਾ ਹੋਇਆ ਭਗਤਾਂ ਨੇ ਭਗਤਾਂ ਨੂੰ ਦੱਸੋ ਨੇ ਉਪਦੇਸ਼ ਕੀਤਾ ਸੋਧ ਗੁਰੂ ਕੋ ਚੇਲੇ ਗੁਰੂ ਨੇ ਚੇਲੇ ਬਹੁਤ ਨੇ ਖੋਜਤ ਫਿਰੇ ਮਿਲਿਆ ਨਹੀਂ ਕਿਸੇ ਨੂੰ ਜੋ ਖੋਜਦੇ ਨੇ ਜੀ ਇਹ ਗੁਰੂ ਬਣੇ ਨੇ ਉਹਨਾਂ ਨੂੰ ਕਿਸੇ ਨੂੰ ਨਹੀਂ ਮਿਲਿਆ ਇੱਥੇ ਸਾਫ ਹੈ ਸਾਧਕ ਸਿੱਧ ਗੁਰੂ ਬਹੁਤ ਚੇਲੇ ਗੁਰੂ ਵੀ ਨੇ ਬਹੁਤ ਚੇਲੇ ਵੀ ਨੇ ਪਰ ਖੋਜਤ ਫਿਰੇ ਅਜੋ ਖੋਜਦੇ ਨੇ ਮਿਲਿਆ ਕਿਸੇ ਨੂੰ ਨਹੀਂ ਨਾਨਕ ਨੂੰ ਤਾਂ ਮਿਲਿਆ ਇਹਨੂੰ ਕਹਿੰਦੇ ਗੁਰੂ ਕਹਿੰਦੇ ਹੋ ਗੁਰੂ ਨੂੰ ਨਹੀਂ ਕਹਿੰਦੇ ਮਿਲਿਆ ਇੱਥੇ ਇਹਨੂੰ ਤਾਂ ਮਿਲਿਆ ਹੋਇਆ ਖੋਜਤ ਫਿਰੇ ਫਰਮਾਣੇ ਬੜੀਆਂ ਬੜੀਆਂ ਝੂਠ ਵੀ ਬੋਲਦੇ ਨੇ ਬਹੁਤ ਬਹੁਤ ਕਰਾਮਾਤਾਂ ਦੀਆਂ ਗੱਲਾਂ ਵੀ ਕਰਦੇ ਨੇ ਫਰਮਾਉਂਦੇ ਵੀ ਫਰਮਾਨ ਵੀ ਬਹੁਤ ਕਰਦੇ ਨੇ ਬੋਲਦੇ ਵੀ ਬਹੁਤ ਨੇ ਲੈਕਚਰ ਵੀ ਬੜੇ ਦਿੰਦੇ ਨੇ ਗ੍ਰੰਥ ਵੀ ਬਹੁਤ ਲਿਖਦੇ ਗੁਰੂਆਂ ਨੇ ਪਰ ਮਿਲਿਆ ਕਿਸੇ ਨੂੰ ਕੁਝ ਨਹੀਂ ਸਾਰੇ ਗੁਰੂ ਨੇ ਜਿੰਨੇ ਬੜੇ ਨੇ ਨਾ ਰਿਸ਼ੀ ਮੁਨੀ ਸਾਰੇ ਗੁਰੂ ਕਹੇ ਨੇ ਗੁਰੂ ਕਹੇ ਨੇ ਫਿਰ ਉਹ ਕਿਨੂੰ ਮਿਲਿਆ ਸਿਮਰਤੀ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗੱਲ ਹੀ ਹੋਛੀਆਂ ਜਿੰਨੇ ਇਹ ਗੁਰੂ ਕਹੇ ਨੇ ਸਭ ਝੂਠੇ ਨੇ ਕੂੜ ਫਰਮਾਨ ਬਧੇਰੇ ਨੇ ਗ੍ਰੰਥ ਬਥੇਰੇ ਲਿਖੇ ਪਏ ਨੇ ਝੂਠ ਬਧੇਰੇ ਬੋਲੇ ਹਨ ਹੋਏ ਤਾਂ ਫਿਰ ਇਹ ਜੋ ਖੋਜਦੇ ਹੀ ਰਹੇ ਹੋ ਗੁਰੂ ਚੇਲੇ ਬਧੇਰੇ ਬਣਾਏ ਹੋਏ ਨੇ ਇਹਦਾ ਕੀ ਜਵਾਬ ਦੇਵੋਗੇ ਜਿੰਨਾ ਮਰਜ਼ੀ ਝੂਠ ਬੋਲਿਆ ਹੋਵੇ ਉਹਨਾਂ ਨੇ ਪਰ ਇਹ ਜੋ ਖੋਜ ਤੇ ਫਿਰੇ ਖੋਜਦੇ ਫਿਰਦੇ ਨੇ ਔਰ ਆਪ ਮੰਨਦੇ ਨੇ ਉਹ ਵੀ ਖੋਜਦੇ ਅਸੀਂ ਸੋਰ ਨਾਰਮੋਨ ਜਨ ਅੰਮ੍ਰਿਤ ਖੋਜਦੇ ਇਸੇ ਗੱਲ ਦੀ ਪ੍ਰੋੜਤਾ ਗੁਰੂ ਅਮਰਦਾਸ ਜੀ ਕਰ ਰਹੇ ਨੇ ਸੋਰ ਨਾਰਮੋਨ ਜਨ ਕੌਣ ਨੇ ਸਭ ਗੁਰੂ ਨੇ ਮੁਨੀ ਜਨ ਸਾਰੇ ਗੁਰੂ ਨੇ ਨਾ ਖੋਜਦੇ ਉਹ ਖੋਜਦੇ ਹੀ ਰਹਿ ਗਏ ਮਿਲਿਆ ਕੁਝ ਨਹੀਂ ਸੋ ਅੰਮ੍ਰਿਤ ਗੁਰਤੇ ਪਾਇਆ ਮੈਂ ਭਗਤ ਹੋ ਕੇ ਪਾ ਲਿਆ ਭਗਤੀ ਕਰਕੇ ਪਾ ਲਿਆ ਮੈਂ ਨੀਵਾ ਹੋ ਕੇ ਪਾ ਲਿਆ ਇਹ ਚੀਨੀ ਸੀ ਰੇਤ ਵਿੱਚ ਰਲੀ ਹੋਈ ਮੈਂ ਚੀਟੀ ਬਣ ਕੇ ਖਾ ਲਈ ਅੜੇ ਹੱਥੀ ਤੋੜ ਦਿੱਤਾ ਹੱਥਾਂ ਨਾਲ ਰੁਗ ਪਰ ਪਰ ਉਹ ਰੇਤਾ ਹੀ ਖਾਈ ਜਾਂਦੇ ਤੇ ਸਵਾਦ ਆਣਾ ਰੇਤੇ ਦਾ ਆ ਗਿਆ ਇੱਕ ਅੱਧਾ ਚੀਨੀ ਦਾ ਗਿਆ ਉੱਥੇ ਚੀਨੀ ਦਾ ਸਵਾਦ ਹੁੰਦਾ ਰੇਤੇ 'ਚ ਸਮਰਥ ਸ਼ਾਸਤਰਾਂ 'ਚ ਕੀ ਹੈ ਰੇਤੇ ਚੀਨੀ ਰੜੀ ਹੋਈ ਹੋਰ ਕੀ ਹੈ ਉਹ ਦੇ ਯਾਦਾਂ ਕਹਿ ਰਹੇ ਨੇ ਹਰ ਖਾਣ ਰੇਟ ਮੈਂ ਬਿਖਰੀ ਵੀ ਉੱਥੇ ਹੈ ਤਾਂ ਸਹੀ ਸੱਚ ਦੀ ਗੱਲ ਕਿਤੇ ਕਿਤੇ ਉਹ ਕਿਤੋਂ ਕਿਤੋਂ ਚੁਗੇ ਫਿਰ ਤਾਂ ਗੱਲ ਠੀਕ ਹੈ ਇਹ ਨਰੀਓ ਚੀਨੀ ਦੀ ਬੋਰੀ ਆ ਤੂੰ ਇਹ ਵੀ ਰੱਤੇ ਰੋਲਦੀ ਇਹ ਤਾਂ ਨਰੀਓ ਚੀਨੀ ਕੱਢ ਕੇ ਵੱਖਰੀ ਰੱਖੀ ਸੀ ਉੱਥੇ ਤਾਂ ਕਿਤੇ ਕਿਤੇ ਹੈਗੀ ਹੈ ਕਿਤੇ ਕਿਤੇ ਸੱਚੀ ਗੱਲ ਉੱਥੇ ਮੰਨੀ ਹੋਈ ਹੈ ਕਮ ਸੇ ਕਮ ਇਹ ਜੇ ਮੰਨੀ ਹੋਈ ਹੈ ਜੇ ਕ੍ਰਿਸ਼ਨ ਇੰਨੀ ਵੀ ਗੱਲ ਕਹਿ ਦਿੰਦਾ ਗੋਪੀਆਂ ਨੂੰ ਵੀ ਜੋ ਤੁਹਾਨੂੰ ਮੈਂ ਦੀਨਾ ਮੈਂ ਨਹੀਂ ਚਲੀ ਵੀ ਗੱਲ ਤਾਂ ਹੋਈ ਕਹੀ ਤਾਂ ਪਤਾ ਦੀ ਗੱਲ ਹੈ ਇਹ ਤਾਂ ਗੁਰਬਾਣੀ ਨਾਲ ਮੇਲ ਖਾਂਦੀ ਹੈ ਇਸੇ ਗੱਲ ਨੂੰ ਫੜ ਲਓ ਵੀ ਜਦ ਕ੍ਰਿਸ਼ਨ ਕਹਿੰਦਾ ਜਿਹੜਾ ਮੈਂ ਦੀਨਾ ਹੈ ਨਹੀਂ ਦੀਨੇ ਦੀ ਫੋਟੋ ਕਿਉਂ ਬਣਾਈ ਹੈ ਜਿਹੜਾ ਨਹੀਂ ਦੀਨਾ ਉਹਦੀ ਬਣਾਓ ਇੱਥੋਂ ਹੀ ਫੜ ਲਓ ਮੂਰਤੀ ਪੂਜਾ ਗਈ ਜਿਹੜਾ ਚੀਨੀ ਦਾ ਦਾਣਾ ਪਾਤਾ ਉਸ ਨੂੰ ਚੱਕ ਲਓ ਤੁਸੀਂ ਵੀ ਇਹਦੇ ਵਰਗਾ ਬਲਾਓ ਦੂਰ ਰੇਤਾ ਕੱਢੋ ਬਾਹਰ ਹੁਣ ਬਾਕੀ ਦਾ ਰੇਤਾ ਪਾਇਆ ਉਹਨਾਂ ਨੇ ਫਿਰ ਜਦ ਕ੍ਰਿਸ਼ਨ ਇਹ ਗੱਲ ਮੰਨਦਾ ਹੈ ਵੀ ਜੋ ਮੈਂ ਦੀਨਾ ਉਹ ਮੈਂ ਨਹੀਂ ਜੋ ਮੈਂ ਉਹ ਦੀਨਾ ਨਹੀਂ ਫਿਰ ਜਿਹੜਾ ਨਹੀਂ ਦੀਨਾ ਉਹਦੀ ਫੋਟੋ ਬਣਾਓ ਉਹਦੀ ਮੂਰਤੀ ਬਣਾਓ ਨਹੀਂ ਤੁਸੀਂ ਕ੍ਰਿਸ਼ਨ ਦੀ ਗੱਲ ਨਹੀਂ ਮੰਨਦੇ ਝੂਠੇ ਹੋ ਤੁਸੀਂ ਉਹਨੂੰ ਗੁਰੂ ਨਹੀਂ ਮੰਨਦੇ ਪੁਰਪਾਪ ਪਾਪ ਨੂੰ ਨਹੀਂ ਕ੍ਰਿਸ਼ਨ ਮੰਨਦਾ ਆਤਮਾ ਅਮਰ ਹੈ ਜਾਂ ਆਤਮਾ ਅਮਰ ਆਤਮਾ ਹੱਤਿਆ ਕਿਵੇਂ ਹੁੰਦੀ ਹੈ ਉਹਨਾਂ ਦਾ ਸੱਚ ਥੋੜਾ ਜਿਹਾ ਚੀਨੀ ਦਾ ਦਾਣਾ ਉਹਨਾਂ ਦੇ ਗੱਲ 'ਚ ਕੱਲਾ ਹੀ ਪਾ ਦਿਓ ਉਹਨਾਂ ਕੋਲ ਕੋਈ ਜਵਾਬ ਨਹੀਂ ਸਭ ਝੂਠਾ ਸਭ ਤੋਂ ਇੱਕ ਵੀਰ ਕਹਿ ਰਿਹਾ ਵੀ ਉੱਥੇ ਵੀ ਸੱਚ ਪਿਆ ਹੈ ਕਿਤੇ ਕਿਤੇ ਪਰ ਉਹ ਸੱਚ ਨੂੰ ਫੜ ਕੇ ਜੇ ਤੁਸੀਂ ਅੜ ਜਾਓ ਉਸੇ ਇੱਕ ਦਾਣੇ ਤੇ ਵੀ ਇਹਦੇ ਨਾਲ ਦੇ ਬਣਾਓ ਦਾਣੇ ਸਾਰੇ ਬਾਕੀ ਤਾਂ ਰੇਤਾ ਹੈ ਅਜੀਨੀ ਦਾ ਦਾਣਾ ਇੱਕ ਮੇਰੇ ਕੋ ਸੱਚ ਇਹਦੇ ਨਾਲ ਦੂਆ ਰੇਤਾ ਕਰੋ ਸਰ ਉਹ ਦਾਣੇ ਦਾਣੇ ਕੱਢ ਕੇ ਬਾਹਰ ਕਰ ਲੋ ਯਾਰ ਇਹ ਤਾਂ ਸਭ ਤੁਹਾਡਾ ਝੂਠ ਹੈ ਬਾਬਾ ਐਨੀ ਗੱਲ ਸੱਚ ਹੈ ਉਹ ਸੱਚ ਨੂੰ ਲੈ ਕੇ ਵੀ ਹੁਣ ਸਾਰੀ ਮੱਤ ਸਾਬਤ ਕਰੋ ਖੱਪੇ ਝੂਠੀ ਸਭ ਤੋਂ ਸਾਧਕ ਸਿੱਧ ਗੁਰੂ ਬਹੁ ਬਹੁਤ ਚੇਲੇ ਬਹੁਤ ਨੇ ਕਬੀਰ ਚੇਲੇ ਬਹੁਤੀ ਹੈ ਕਿਸੋ ਕੀ ਜਿਹਨੇ ਚੇਲੇ ਬਹੁਤਾ ਕੀਤੇ ਨੇ ਗੁਰੂ ਬਣਿਆ ਉਹਨੇ ਕਿਸੋ ਨੂੰ ਮਿਤ ਕੀਤਾ ਹੀ ਨਹੀਂ ਕਿਸੇ ਕਦੇ ਕਿ ਸੀ ਕਬੀਰ ਨੇ ਨਾ ਨਾਨਕ ਬਾਹਮਣ ਹੈ ਬਾਹਮਣ ਗੁਰੂ ਹੈ ਜਗਤ ਦਾ ਨਾਨਕ ਦਾ ਬਾਹਮਣ ਦੇ ਬਰਾਬਰ ਹੋ ਗਿਆ ਨਾਨਕ ਨੂੰ ਬਾਹਮਣ ਬਣਾਤਾ ਬਾਹਮਣ ਗੁਰੂ ਬਣਿਆ ਜਗਤ ਦਾ ਭਗਤਾਂ ਦਾ ਗੁਰੂ ਨੇ ਭਗਤਾਂ ਨੇ ਨਹੀਂ ਮੰਨਿਆ ਜੇ ਭਗਤਾਂ ਨੇ ਬਾਹਮਣ ਨੂੰ ਗੁਰੂ ਨਹੀਂ ਮੰਨਿਆ ਤਾਂ ਸਿੱਖ ਭਗਤ ਨੇ ਨਾਨਕ ਭਗਤ ਹੈ ਤਾਂ ਅਸੀਂ ਬਾਹਮਣ ਹੋ ਜੁੜਾ ਹੁੰਨੇ ਜੇ ਗੁਰੂ ਬਣਦਾ ਨਾਨਕ ਤਾਂ ਅਸੀਂ ਬਾਹਮਣ ਸਿੱਖ ਵੀ ਬਾਹਮਣ ਨੇ ਗੁਰੂ ਵੀ ਬਾਹਮਣ ਹੁਣ ਤੁਸੀਂ ਬਾਹਮਣ ਬਣਨਾ ਜਾਂ ਸਿੱਖ ਬਣਨਾ ਕਿੱਥੋਂ ਫੈਸਲਾ ਹੋਊਗਾ ਰਾਹ ਡੱਡ ਨੇ ਸਾਡੇ ਵੱਖਰਾ ਰਾਹ ਹੈ ਸਾਡਾ ਜੇ ਤਾਂ ਨਿਆਰਾ ਬਣਨਾ ਖਾਲਸਾ ਫਿਰ ਤਾਂ ਭਗਤ ਨੇ ਪੱਕ ਕਰੀ ਸਮਝ ਤਾਂ ਭਗਤਨ ਦਾ ਗੁਰੂ ਨਾ ਹੈ ਭਗਤਾਂ ਨੇ ਗੁਰੂ ਨਹੀਂ ਮੰਨਿਆ ਬਾਹਮਣ ਨੂੰ ਜੇ ਕਿਸੇ ਨੇ ਗੁਰੂ ਬਾਹਮਣ ਨੂੰ ਨਹੀਂ ਮੰਨਿਆ ਤਾਂ ਉਹ ਭਗਤ ਨੇ ਤਾਂ ਉਹ ਨਾਨਕ ਹੈ ਫਿਰ ਨਹੀਂ ਨਾਨਕ ਫਿਰ ਗੁਰੂ ਬਾਹਮਣ ਨੂੰ ਗੁਰੂ ਮੰਨਦਾ ਇਹ ਤਾਂ ਕਹੋ ਨਾਨਕ ਭਗਤ ਨਹੀਂ ਹੈ ਫਿਰ ਭਗਤ ਸਿਰਫ ਇੱਕ ਬਚਿਆ ਹੋਇਆ ਹੈ ਬਾਹਮਣ ਨੂੰ ਗੁਰੂ ਮੰਨਣ ਤੋਂ ਮੇਰੇ ਕਹਿਣ ਦਾ ਮਤਲਬ ਇਹ ਹੈ ਕੇਵਲ ਇੱਕ ਭਗਤ ਹੈ ਜਿਹੜਾ ਡਿਨਾਈ ਕਰਦਾ ਬਾਹਮਣ ਨਹੀਂ ਗੁਰੂ ਮੈਂ ਨਹੀਂ ਮੰਨਦਾ ਜੇ ਨਾਨਕ ਜਿਹਨੂੰ ਨਹੀਂ ਪਾਉਂਦਾ ਡਿਨਾਈ ਕਰਦਾ ਹੈ ਤਾਂ ਨਾਨਕ ਭਗਤਾ ਗੁਰੂ ਕਮੇ ਗੁਰੂ ਦਾ ਜਲ ਬਣੂ ਜਾਂ ਬਾਹਮਣ ਦਾ ਚੇਲਾ ਹੂੰ ਫਿਰ ਗੁਰੂ ਕਹੂਗਾ ਬਾਅਦ ਉਹ ਬਾਹਮਣ ਦੀ ਪਰੰਪਰਾ ਦਾ ਤੋੜ ਰਿਹਾ ਜੋਗੀ ਕਹਿ ਰਹੇ ਨੇ ਤੇਰਾ ਗੁਰੂ ਕੌਣ ਹੈ ਕਹਿੰਦਾ ਸ਼ਬਦ ਗੁਰੂ ਸੁਰਤ ਤੋਂ ਚੇਲਾ ਤੁਸੀਂ ਗੁਰੂ ਫੇਰ ਬਣਾਉਨੇ ਹੋ ਕੀ ਕਰਨਾ ਚਾਹੁੰਦੇ ਨਾਨਕ ਨੂੰ ਬਾਹਮਣ ਬਣਾਉਣਾ ਚਾਹੁੰਦੇ ਹੋ ਜੋਗੀ ਬਣਾਉਣਾ ਚਾਹੁੰਦੇ ਹੋ ਗੁਰੂ ਸ਼੍ਰੀ ਚੰਦ ਹੋ ਸਕਦਾ ਹੈ ਸ਼੍ਰੀ ਚੰਦ ਗੁਰੂ ਹੋ ਸਕਦਾ ਕਹਾ ਸਕਦਾ ਨਾਨਕ ਨਹੀਂ ਗੁਰੂ ਕਹਾ ਸਕਦਾ ਸੀ ਨਾਨਕ ਨੂੰ ਗੁਰੂ ਨਹੀਂ ਬਣਨ ਦੇਣਾ ਨਾਨਕ ਨਿਆਰਾ ਹੈ ਬਾਹਮਣ ਨਿਆਰਾ ਹੈ ਸਾਡਾ ਨਿਆਰਾ ਹੈ ਕਿਉਂਕਿ ਅਸੀਂ ਨਹੀਂ ਮੰਨਦੇ ਜਿਹੜਾ ਗੁਰੂ ਨਹੀਂ ਮੰਨਦਾ ਪੰਡਤ ਨੂੰ ਜਿਹੜਾ ਗੁਰੂ ਨਹੀਂ ਮੰਨਦਾ ਬੰਦੇ ਨੂੰ ਜਿਹੜਾ ਗੁਰੂ ਨਹੀਂ ਮੰਨਦਾ ਜੋਗੀ ਨੂੰ ਜਿਹੜਾ ਗੁਰੂ ਨਹੀਂ ਮੰਨਦਾ ਸ੍ਰੀ ਚੰਦ ਨੂੰ ਜਿਹੜਾ ਬੰਦੇ ਨੂੰ ਇਹਨੂੰ ਗੁਰੂ ਮੰਨਦਾ ਸੰਸਾਰ ਦੀ ਪਰਮੇਸ਼ਰ ਤੇ ਬਿਨਾ ਆਦ ਅੰਤ ਇੱਕ ਹੈ ਅਵਤਾਰਾ ਕੋਈ ਗੁਰੂ ਸਮਝੋ ਹਮਾਰਾ ਜਿਹੜਾ ਇਹ ਗੱਲ ਨੂੰ ਮੰਨਦਾ ਉਹ ਸਿੱਖ ਹੈ ਜਿਹੜਾ ਇਹਨੂੰ ਨਹੀਂ ਮੰਨਦਾ ਉਹ ਸਿੱਖ ਨਹੀਂ ਇਹ ਗੱਲ ਸਾਬਤ 10 ਵਿੱਚ ਹੁੰਦੀ ਹੈ ਇਹ ਅੱਜ ਹੁੰਦੀ ਹੈ ਜਾਂ ਤੁਸੀਂ ਸਾਬਤ ਕਰੋ ਜਾਂ ਸਾਬਤ ਕਰ ਲਓ ਸਾਬਤ ਕਰਨ ਨੂੰ ਤੁਹਾਡੇ ਕੋਲ ਕੁਝ ਹੈ ਨਹੀਂ ਗੱਲਾਂ ਤੁਸੀਂ ਕਿਹੜੀਆਂ ਕਰਦੇ ਹੋ ਸਾਬਤ ਕੌਣ ਕਰੂਗਾ ਫੈਸਲਾ ਆ ਕੇ ਗੁਰਬਾਣੀ ਤੇ ਹੋਣਾ ਇਹ ਜਿਹੜਾ ਭੱਜ ਗਿਆ ਭੱਜ ਗਿਆ ਸਿੱਖ ਦਾ ਜਿਹੜਾ ਤਾਂ ਭੱਜ ਗਿਆ ਭੱਜ ਗਿਆ ਜਿਹੜਾ ਇਹ ਤੋਂ ਭੱਜ ਗਿਆ ਉਹ ਫਿਰ ਬੰਮਣ ਖਬਰ ਕੀ ਹੈ ਸਾਨੂੰ ਕੀ ਪਤਾ ਕੀ ਹੈ ਸਾਡੀ ਉਹਨਾਂ ਨਾਲ ਕੀ ਗੱਲ ਹੈ ਗੁਰਬਾਣੀ ਤੋਂ ਭੱਜ ਗਿਆ ਸਿੱਕਾ ਦਾ ਰਹਿ ਗਿਆ ਸਾਰੇ ਗੱਲ ਨੂੰ ਮੰਨਣ ਦੇ ਨੇ ਮੰਨਣਾ ਪਊਗਾ ਵੀ ਫੈਸਲਾ ਗੁਰਬਾਣੀ ਨੇ ਕਰਨਾ ਆਖਰੀ ਗੁਰਬਾਣੀ ਦਾ ਫੈਸਲਾ ਹੈ ਜਿੰਨੇ ਸਾਧ ਸਿੱਧ ਗੁਰੂ ਹੋਏ ਨੇ ਜਿਨ੍ਹਾਂ ਦੇ ਬਹੁਤ ਚੇਲੇ ਹੋਏ ਨੇ ਉਹ ਖੋਜਦੇ ਰਹੇ ਨੇ ਸੁਰ ਨਾਰ ਮਨ ਜਾਨ ਖੋਜਦੇ ਰਹੇ ਨੇ ਪਰ ਉਹਨਾਂ ਨੂੰ ਮਿਲਿਆ ਨਹੀਂ ਖੋਜਦੇ ਹੀ ਰਹੇ ਅਮਰਦਾਸ ਨੂੰ ਨਹੀਂ ਮਿਲਿਆ ਜਿੰਨਾ ਚਿਰ ਉਹਨਾਂ ਦੇ ਨਾਲ ਜੁੜਿਆ ਰਿਹਾ ਸੋ ਅਮਰਤ ਗੁਰ ਤੇ ਪਾਇਆ ਗੁਰ ਤੇ ਗੁਰੂ ਤੇ ਨਹੀਂ ਪਾਇਆ ਇੱਥੇ ਗੁਰ ਲਫ਼ਜ਼ ਵਰਤੇ ਗੁਰੂ ਨਹੀਂ ਵਰਤੇ ਇਹ ਗਿਆਨ ਤੋਂ ਅਮਰਤ ਪਾਇਆ ਗਿਆਨ ਹੈ ਜਿਹੜਾ ਗੁਰਬਾਣੀ ਦਾ ਗਿਆਨ ਹੈ ਨਾ ਸ਼ਬਦ ਗੁਰ ਮੇਰਾ ਗਿਆਨ ਗੁਰ ਦੇ ਧਿਆਨ ਇਹ ਗਿਆਨ ਮਿਲਿਆ ਗਿਆਨ ਅਮਰਤ ਹੈ ਇੱਥੋਂ ਬਾਅਦ ਗਹਾਣਾ ਨਾਮ ਮਿਲਿਆ ਪਹਿਲਾਂ ਇਹ ਗਿਆਨ ਮਿਲਿਆ ਫਿਰ ਨਾਮ ਅਮਰਤ ਅੰਦਰੋਂ ਮਿਲਿਆ ਗੁਰ ਤੇ ਪਾਇਆ ਇਸ ਗਿਆਨ ਤੋਂ ਗਹਾਂ ਗਏ ਇਸ ਗਿਆਨ ਨੇ ਉੱਥੇ ਤੱਕ ਲੈ ਗਿਆ ਜਿੱਥੇ ਅਮਰਤ ਸੀਗਾ ਨਾ ਪਹਿਲਾਂ ਤਾਂ ਵੀ ਸੋਚੀ ਮੇਰੀ ਕਿੱਥੇ ਕਿਵੇਂ ਪਹੁੰਚਣਾ ਉੱਥੇ ਫਿਰ ਉੱਥੇ ਪਹੁੰਚ ਕੇ ਉੱਥੇ ਜਾ ਕੇ ਪੀਤਾ ਨਾਨਕ ਦੇ ਅੰਮ੍ਰਿਤ ਪ੍ਰਭ ਦਾ ਨਾਮ ਮੈਂ ਇਸ ਕਰ ਵਿਸਰਾਮ ਪੀਤਾ ਅੰਦਰੋਂ ਹੈ ਪੀਤੇ ਦੇ ਬਾਹਰ ਕੇ ਹੈ ਪੀਤੇ ਦੇ ਕੇ ਹੈ ਅੰਮ੍ਰਿਤ ਗੁਰ ਤੇ ਪਾਇਆ ਪ੍ਰਾਪਤੀ ਤੋਂ ਬਾਅਦ ਲਿਖੀ ਹੈ ਬਾਣੀ ਪ੍ਰਾਪਤੀ ਤੋਂ ਪਹਿਲਾਂ ਨਹੀਂ ਲਿਖੀ ਜਾਂਦੀ ਬਾਣੀ ਨਾਮ ਤੋਂ ਪਹਿਲਾਂ ਲਿਖੀ ਕਾਦੇ ਨਾਲ ਬੁਲਾਇਆ ਕੀ ਨੇ ਜੋ ਬੁਲਾਵੋ ਤੇ ਨਾਨਕ ਦਾਸ ਬੋਲੇ ਨਾਮ ਪ੍ਰਾਪਤੀ ਤੋਂ ਬਾਅਦ ਹੀ ਬਾਣੀ ਲਿਖੀ ਜਾਂਦੀ ਹੈ ਪ੍ਰਾਪਤ ਉਹਨੇ ਨੇ ਪਹਿਲਾਂ ਕਰ ਲਿਆ ਲਿਖਿਆ ਬਾਅਦ ਚ ਮੰਗੇ ਨਾਮ ਪਾਏ ਇਹ ਭਿਖਿਆ ਤੇਰੇ ਦਰਸ਼ਨ ਕੋ ਕੁਰਬਾਨਾ ਮੰਗੇ ਨਾਮ ਪਾਏ ਇਹ ਭਿਖਿਆ ਜਿਹੜਾ ਮੰਗਦਾ ਨਾਮ ਤੇ ਮੰਗਦਾ ਹੀ ਹੋਇਆ ਗੁਰੂ ਮੰਗਤਾ ਨਹੀਂ ਹੁੰਦਾ ਗੁਰੂ ਦਾਤਾ ਹੁੰਦਾ ਹਾਂ ਗੁਰੂ ਦਾਤਾ ਗੁਰੂ ਹੈ ਬੇਕਾਰ ਤੇ ਮੰਗਦਾ ਮੰਗਦਾ ਮੰਗੋ ਨਾਮ ਭਾਏ ਇਹ ਭਿਖਿਆ ਭਿਖਿਆ ਭਿਖਿਆ ਕੌਣ ਮੰਗਦਾ ਹੁੰਦਾ ਮੰਗਤਾ ਤੇਰੇ ਦਰਸ਼ਨ ਕੋ ਕੁਰਬਾਨ ਤੇਰੇ ਦਰਸ਼ਨ ਕੋ ਕੁਰਬਾਨ ਦਰਸ਼ਨ ਦੀ ਮੈਂ ਮੰਗਦਾ ਮੈਂ ਦਰਸ਼ਨ ਦੀ ਦਾਤ ਦੇ ਦੇ ਇਹ ਭਿਖਿਆ ਦੇ ਦੇ ਤੇਰੇ ਦਰਸ਼ਨ ਕੋ ਕੁਰਬਾਨ ਅਵਨਾਸ਼ੀ ਪ੍ਰਭ ਖੇਲ ਰਚਾਇਆ ਗੁਰਮੁਖੀ ਸੋਝੀ ਹੋਈ ਅਵਨਾਸ਼ੀ ਪ੍ਰਭ ਖੇਲ ਰਚਾਇਆ ਆ ਜਿਹੜਾ ਖੇਲ ਹੈ ਸਾਰਾ ਅਵਨਾਸ਼ੀ ਪ੍ਰਭ ਨੇ ਰਚਾਇਆ ਹੁਣ ਨਾਨਕ ਦਾ ਕੋਈ ਪ੍ਰਭ ਹੈ ਨਾਨਕ ਦੀ ਬਾਣੀ ਹੈ ਪ੍ਰਭ ਬੜਾ ਹੁੰਦਾ ਨਾਨਕ ਬੜਾ ਗੁਰੂ ਦਾ ਪ੍ਰਭ ਕੌਣ ਹੈ ਗੁਰੂ ਦਾ ਪ੍ਰਭ ਸਮਝ ਕਰੋ ਜੇ ਨਾਨਕ ਗੁਰੂ ਦਾ ਕੋਈ ਪ੍ਰਭ ਨਹੀਂ ਹੋ ਸਕਦਾ ਗੁਰੂ ਤੋਂ ਬੜਾ ਕੋਈ ਹੁੰਦਾ ਹੀ ਨਹੀਂ ਜੇ ਨਾਨਕ ਦਾ ਕੋਈ ਪ੍ਰਭ ਹੈ ਨੂੰ ਗੁਰੂ ਕਿਵੇਂ ਕਹਿ ਦੋਗੇ ਤੁਸੀਂ ਨਾਨਕ ਦਾਸ ਆ ਦਾਸ ਦਾ ਪ੍ਰਭ ਹੁੰਦਾ ਹੈ ਪ੍ਰਭ ਹੁੰਦਾ ਕਿਸੇ ਦਾਸ ਦਾ ਪ੍ਰਭ ਦਾ ਵੀ ਪ੍ਰਭ ਨਹੀਂ ਹੁੰਦਾ ਕੋਈ ਜਿਹੜਾ ਪ੍ਰਭ ਹੋਵੇ ਉਹ ਪ੍ਰਭ ਨਹੀਂ ਹੁੰਦਾ ਪ੍ਰਭ ਪ੍ਰਭੂ ਚ ਤਬਦੀਲ ਹੁੰਦਾ ਪ੍ਰਭ ਪ੍ਰਮੋਟ ਹੋ ਕੇ ਪ੍ਰਭੂ ਬਣਦਾ ਕਿਵੇਂ ਬਣਦਾ ਜਿਹੜਾ ਪ੍ਰਭ ਹੈ ਨਾ ਅਵਰਾਸ਼ੀ ਪ੍ਰਭ ਖੇਲ ਰਚਾਇਆ ਖੇਲ ਰਚਾਇਆ ਅਵਨਾਸ਼ੀ ਪ੍ਰਭ ਕੌਣ ਹੈ ਇੱਕ ਹੈ ਜਿਹੜਾ ਅਵਨਾਸ਼ੀ ਪ੍ਰਭ ਹੈ ਉਹਨੇ ਆਖੇ ਰਚਾਇਆ ਸਾਰਾ ਇੱਕ ਨੇ ਸੰਸਾਰ ਚ ਗੁਰਮੁਖੀ ਸੋਝੀ ਹੋਈ ਗੁਰਮੁਖ ਨੂੰ ਸੋਝੀ ਹੋਈ ਹੈ ਖੇਲ ਦੀ ਦਾਲ ਬਣ ਕੇ ਸਾਰਾ ਖੇਲ ਰਚਿਆ ਹੈ ਗੁਰਮੁਖੀ ਸੋਝੀ ਗੁਰਮੁਖ ਨੂੰ ਸੋਝੀ ਹੋਈ ਹੈ ਜੀ ਨਾਨਕ ਸਭ ਜੁਗ ਆਪੇ ਵਰਤਾ ਹੈ ਦੂਜਾ ਅਵਰ ਨਾ ਕੋਈ ਆਏ ਕਿਉਂ ਜਿਹੜੇ ਸਭ ਜੁਗਾਂ ਚ ਆਪੇ ਵਰਤਦਾ ਹੈ ਤ੍ਰੇਤਾ ਹੋਵੇ ਗਾਪਰ ਹੋਵੇ ਸਾਜ ਸਾਜੂ ਦੇ ਵਿੱਚ ਵੀ ਇੱਕ ਹੈਗਾ ਜੀ ਵੀ ਇੱਕ ਹੈ ਕਲਯੁਗ ਜੀ ਵੀ ਇੱਕ ਹੈ ਤ੍ਰੇਤੇ ਜੀ ਵੀ ਇੱਕ ਹੈ ਜੋਤ ਸਾਰੇ ਹੀ ਹੈ ਸਾਰੇ ਜੁਗਾਂ ਜੋਤ ਵਰਤਦੀ ਹੈ ਹੁਕਮ ਵੀ ਸਾਰੇ ਜੁਗਾਂ ਜੋਤ ਵਰਤਦਾ ਹੈ ਬਨਾਸ਼ੀ ਪ੍ਰਭ ਹੁਕਮ ਵੀ ਦੂਜਾ ਕੋਈ ਦੂਜਾ ਕੋਈ ਇੱਕ ਦੂਜਾ ਅਵਰ ਨਾ ਕੋਈ ਚੇਤਨ ਦੂਜਾ ਕੋਈ ਨਾ ਦੂਜੀ ਮਾਇਆ ਦੂਜਾ ਨਹੀਂ ਹੈ ਦੂਜੀ ਹੈ ਦੂਜਾ ਦੇਖੋ ਦੂਜਾ ਅਵਰ ਨਾ ਕੋਈ ਦਾ ਮਤਲਬ ਦੂਜਾ ਪਲਿੰਗ ਹੈ ਦੂਜਾ ਅਵਰ ਕੋਈ ਨਹੀਂ ਦੂਜੀ ਮਾਇਆ ਦੂਜੀ ਵਿਹਾਰੀ ਜਿੱਤੇ ਵਿਹਾਰੀ ਲੱਗਦੀ ਹੈ ਨਾ ਉਹ ਅਧੀਨ ਆ ਜਾਂਦੀ ਆਗਿਆਕਾਰੀ ਕਿੰਨੀ ਮਾਇਆ ਆਗਿਆਕਾਰੀ ਇਸਤਰੀ ਲਿੰਗ ਹਮੇਸ਼ਾ ਆਗਿਆਕਾਰੀ ਹੁੰਦੀ ਆਗਿਆਕਾਰੀ ਦਾ ਨਾਮ ਇਸਤਰੀ ਹੈ ਮਾਇਆ ਮਾਇਆ ਰੂਪ ਹੈ ਇੱਕ ਦੀ ਆਗਿਆ ਇੱਕ ਆਗਿਆ ਚੜਨ ਵਾਲਾ ਹੈ ਬਾਣੀ ਹੈ ਆਗਿਆਕਾਰੀ ਕਿੰਨੀ ਸਰੀਰ ਮਾਇਆ ਦੀ ਆਗਿਆ ਹੈ ਅਗਨਾਸ਼ੀ ਪ੍ਰਭ ਖੇਲ ਲਚਾਇਆ ਅਵਨਾਸ਼ੀ ਪ੍ਰਭ ਨੇ ਖੇਲ ਰਚਾਇਆ ਅਵਨਾਸ਼ੀ ਹੈ ਜੀਵ ਅਵਨਾਸ਼ੀ ਪ੍ਰਭ ਐਤੇ ਹੀ ਪ੍ਰਭ ਹੈ ਉਹ ਪ੍ਰਭੂ ਹੈ ਜਾਣਨ ਹਾਰ ਪ੍ਰਭੂ ਪ੍ਰਵੀਨ ਪ੍ਰਵੀਨ ਗੁਰੂ ਦੀ ਸੋਚੀ ਹੋਈ ਗੁਰੂ ਮਹਾਰਾਜ ਦੀ ਸੋਚੀ ਹੋਈ ਕਿਵੇਂ ਫਿਰ ਰਚਿਆ ਕੀ ਗੱਲ ਹੈ ਸਾਰੀ ਕਿਉਂ ਰਚਿਆ ਗਿਆ ਕੀ ਕਾਰਨ ਸੀ ਕਿਵੇਂ ਫਸ ਗਿਆ ਹੈ ਬੜਾ ਬਣਨ ਦੀ ਇੱਛਾ ਨਾਲ ਬੜਾ ਬਣ ਕਰਕੇ ਇੱਥੇ ਗਿਆ ਸੀ ਇਹ ਉਹ ਹੰਕਾਰ ਬੜਾ ਕਰਦਾ ਹੰਕਾਰ ਕਰਕੇ ਤਾਂ ਫਸਿਆ ਹੀ ਸੀ ਨਾਨਕ ਤਾਂ ਛੋਟਾ ਹੋਇਆ ਛੋਟਾ ਜਾ ਕੇ ਨਿਕਲਦਾ ਮੁਕਤ ਦੁਆਰਾ ਸੌਕਰਾ ਉੱਥੇ ਦੀ ਗੁਰੂ ਨਹੀਂ ਲੱਭ ਸਕਦਾ ਨਾ ਗੁਰੂ ਉੱਥੇ ਇੱਧਰ ਆ ਸਕਦਾ ਨਾ ਉੱਧਰ ਜਾ ਸਕਦਾ ਉੱਥੇ ਦੀ ਛੋਟੇ ਤੋਂ ਛੋਟਾ ਹੋ ਕੇ ਜਾ ਸਕਦੀ ਦਾ ਬੜਾ ਨਹੀਂ ਜਾ ਸਕਦਾ ਉੱਥੇ ਦੀ ਰਾਹੀ ਦਸਵੇਂ ਭਾਈ ਜਿਹਨੇ ਨਿਕਲਣਾ ਛੋਟਾ ਬਣ ਕੇ ਨਿਕਲਣਾ ਬੜਾ ਬਣ ਕੇ ਨਿਕਲਿਆ ਕੋਈ ਜਰ ਬੜਾ ਰਿਹਾ ਇੱਥੇ ਅੜਿਆ ਰਿਹਾ ਤਾਂ ਹੀ ਵੈਦੀ ਕਰਕੇ ਘਾਲਿਆ ਆਪ ਫਸਾਏ ਉਹ ਰੋੜਾ ਵੀ ਨਿਕਲਦਾ ਉੱਥੇ ਤਾਂ ਬਾੜਦਾ ਇਹਨਾਂ ਨੂੰ ਕੀ ਪਤਾ ਗੁਰਮਤ ਕੀ ਹੈ ਅਸਲ 'ਚ ਤੋਂ ਸਾਵਤੇ ਹੁੰਦਾ ਸਿੱਖਾਂ ਨੂੰ ਕੋਈ ਪਤਾ ਨਹੀਂ ਗੁਰਮਤ ਕੀ ਹੈ ਨਾ ਇਹਨਾਂ ਨੂੰ ਲੋੜ ਲੋੜ ਵੀ ਹੈ ਨਹੀਂ ਇਹਨਾਂ ਨੂੰ ਲੋੜ ਆ ਵੀ ਸਾਡਾ ਧਰਮ ਸਭ ਤੋਂ ਉੱਚਾ ਬਸ ਸਭ ਤੋਂ ਵੱਡਾ ਸਤਿਗੁਰੂ ਨਾਲ ਐ ਵੱਡਾ ਹੁੰਦਾ ਹੁੰਦਾ ਮੂਰਖ ਕਿਸੇ ਨੂੰ ਵੱਡਾ ਨਹੀਂ ਕਰ ਸਕਦੇ ਛੋਟਾ ਭਾਵੇਂ ਕਰ ਦੇਣ ਜੇ ਤਾਂ ਲੈਂਦੇ ਗੁਰੂ ਦੀ ਮੱਤ ਗੁਰੂ ਦੀ ਸਿੱਖਿਆ ਫਿਰ ਤਾਂ ਹੋ ਜਾਂਦੀ ਅਕਲ ਅਗਲਾ ਤਾਂ ਬੇਅਕਲ ਹੋ ਗਏ ਆਪਣੇ ਮਤ ਨੂੰ ਆਪ ਇੰਨਾ ਖਰਾਬ ਕਰ ਲਿਆ ਇੰਨਾ ਗਲਰਾ ਕਰ ਲਿਆ ਹੁਣ ਆਪਣੇ ਕੋਲੇ ਜਵਾਬ ਨਹੀਂ ਆਪਣੀ ਅਕਲ ਨੂੰ ਬੜੀ ਕਰਦੇ ਕਰਦੇ ਗੁਰੂ ਤੋਂ ਗਾਹ ਲੰਘਣ ਦੀ ਗੱਲ ਕੋਸ਼ਿਸ਼ ਕੀਤੀ ਅਸੀਂ ਗੁਰਬਾਣੀ ਤੋਂ ਵੀ ਗਾਹ ਲੰਘਣ ਦੀ ਕੋਸ਼ਿਸ਼ ਕੀਤੀ ਹੈ ਆਪਣੀ ਮਤ ਸੀ ਆਪਣੀ ਮਤ ਤਿਆਗੀ ਨਹੀਂ ਮਨ ਕੀ ਮਤੜੀ ਤਿਆਗਣ ਨੂੰ ਲਿਖਿਆ ਸੀ ਤਿਆਗੀ ਨਹੀਂ ਸੀ ਅਸੀਂ ਕਹ ਅਸੀਂ ਕਿਸ ਤਰੀਕੇ ਨਾਲ ਕੁਝ ਕਰ ਸਕਦੇ ਹਾਂ ਪੋਥੀ ਪਰਮੇਸ਼ਰ ਦਾ ਥਾਨ ਹੈ ਪਰਮੇਸ਼ਰ ਬੜਾ ਹੁੰਦਾ ਗੁਰੂ ਬੜਾ ਹੁੰਦਾ ਗੁਰੂ ਦਾ ਜਿਹੜੇ ਬਥੇਰੇ ਬਣੇ ਫਿਰਦੇ ਨੇ ਸੰਸਾਰ ਦੇ ਸੰਸਾਰੀ ਗੁਰੂ ਹੈ ਜਿਹੜਾ ਅੱਖਾਂ ਨੂੰ ਦੀਦਾ ਸੰਸਾਰੀ ਗੁਰੂ ਹੁੰਦਾ ਉਹ ਜੇ ਗ੍ਰੰਥ ਤੇ ਅਸੀਂ ਗੁਰੂ ਲਿਖਤਾ ਉਹ ਇਹ ਜਾਈਆ ਜਿਹੇ ਜੇ ਟੋੜਦੇ ਫਿਰਦੇ ਨੇ ਜਿਹੜਾ ਅੱਖਾਂ ਨੂੰ ਗੁਰੂ ਦੀਦਾ ਫਰੋਡੀ ਹੁੰਦਾ ਉਹ ਸੱਚਾ ਨਹੀਂ ਹੁੰਦਾ ਝੂਠਾ ਹੁੰਦਾ ਕਾਚਾ ਗੁਰ ਹੁੰਦਾ ਕਾਚੇ गुर्दे में उतना हुआ ਤਾਂ ਕਾਚਾ ਹੁੰਦਾ ਇਹ ਗੁਰ ਗਿਆਨ ਹੈ ਇੱਥੇ ਇਹਦਾ ਗਿਆਨ ਗੁਰੂ ਹੈ ਗਿਆਨ ਅੱਖਾਂ ਨਹੀਂ ਰਹੇਗਾ ਗਿਆਨ ਬੁੱਧੀ ਦਾ ਵਿਸ਼ਾ ਇਹਦਾ ਗਿਆਨ ਤਾਂ ਗੁਰੂ ਅਸੀਂ ਮੰਨ ਸਕਦੇ ਹਾਂ ਗਿਆਨ ਗੁਰੂ ਆਤਮ ਉਪਦੇਸ਼ ਜਿਹੜਾ ਆਤਮ ਉਪਦੇਸ਼ ਹੈ ਇਹਦੀ ਜਲਦ ਗੁਰੂ ਨਹੀਂ ਹੈ ਦੇਖਣ ਵਾਲੀ ਚੀਜ਼ ਨਹੀਂ ਹੁੰਦੀ ਗੁਰੂ ਨਾ ਸ਼ਬਦ ਦੇਖਣ ਵਾਲੀ ਚੀਜ਼ ਹੈ ਨਾ ਗੁਰੂ ਦੇਖਣ ਵਾਲੀ ਚੀਜ਼ ਹੈ ਸ਼ਬਦ ਕੰਨਾਂ ਨਾਲ ਸੁਣਨ ਵਾਲੀ ਚੀਜ਼ ਦਾ ਨਾਮ ਹੈ ਗੁਰੂ ਅੰਦਰ ਹੁੰਦੇ ਚਾਨਣਾ ਕਰਨ ਵਾਲੀ ਚੀਜ਼ ਦਾ ਨਾਮ ਗਿਆਨ ਗੁਰੂ ਜੇ ਤਾਂ ਸੁਣ ਕੇ ਹੋ ਗਿਆ ਚਾਨਣ ਸਾਰੀ ਆ ਗਈ ਤੇਰੇ ਲੋਕ ਦੀ ਸਮਝ ਉਹਦੇ ਵਾਸਤੇ ਗਿਆਨ ਗੁਰੂ ਹੈ ਨਹੀਂ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਤੇ ਉਹੀ ਹੈ ਜਿਹੜਾ ਦੀਂਦਾ ਉਹੀ ਕੁਝ ਹੈ ਹੋਰ ਕੁਝ ਨਹੀਂ ਹੈਗਾ ਵਾਸਤੇ ਜੇ ਅੰਦਰ ਚਾਨਣਾ ਨਹੀਂ ਹੋਇਆ ਗੁਰੂ ਉਹਦੇ ਵਾਸਤੇ ਜਿਹਦੇ ਅੰਦਰ ਢੇਰਾ ਚੱਕਿਆ ਗਿਆ ਉਹਨੂੰ ਸਮਝ ਆਊ ਵੀ ਗੁਰੂ ਕੀ ਹੁੰਦਾ ਢੇਰਾ ਚੱਕ ਨਹੀਂ ਹੋਇਆ ਢੇਰਾ ਤਾਂ ਵੱਧ ਗਿਆ ਕਹਿੰਦੇ ਗੁਰੂ ਹੈ ਦਰਸ਼ਨ ਹੋਵੇ ਗੁਰੂ ਦਾ ਬਦੇ ਨੇਰਾ ਇਹ ਕਿਉਂ ਹੋਇਆ ਦਰਸ਼ਨ ਗੁਰੂ ਦੇ ਨਾਲ ਨੇਰਾ ਚੱਕਿਆ ਜਾਂਦਾ ਇਹਦਾ ਕਿਉਂ ਨਹੀਂ ਚੱਕ ਹੁੰਦਾ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁੱਖ ਜਾਏ ਇੱਕੋ ਪੰਕਤੀ ਹੈ ਦਰਸ਼ਨ ਪਰਸੀਏ ਜੇ ਗੁਰੂ ਦੇ ਜਨਮ ਮਰਨ ਦੁੱਖ ਚਲੇ ਜਾਂਦਾ ਹੈ ਕੀ ਲੋੜ ਹੈ ਬਾਣੀ ਪੜਨ ਦੀ ਕੀ ਲੋੜ ਹੈ ਮਨ ਛਕਣ ਦੀ ਕੀ ਲੋੜ ਹੈ ਨਾਮ ਜਪਣ ਦੀ ਕੋਈ ਲੋੜ ਨਹੀਂ ਦਰਸ਼ਨ ਇਹਦੇ ਸਪਰਸ਼ ਕਰ ਲੋ ਕਰ ਲੋ ਚਲੇ ਜਾਓ ਜਨਮ ਮਰਨ ਤੋਂ ਕਟਿਆ ਗਿਆ ਇਹੀ ਅਸੀਂ ਮੰਨਿਆ ਹੋਇਆ ਇਹੀ ਸਿੱਖਾਂ ਨੇ ਮੰਨਿਆ ਹੋਇਆ ਰਵਾਲਾ ਚੱਕੋ ਦਰਸ਼ਨ ਕਰ ਲੋ ਕਰ ਨੂੰ ਚਲੇ ਜਾਓ ਕੰਮ ਹੋ ਗਿਆ ਕਿ ਦਰਸ਼ਨ ਪਰਸੀ ਹੈ ਗੁਰੂ ਕੇ ਜਨਮ ਮਰਨ ਦੁੱਖ ਜਾਏ ਮਾਲਾ ਜਗਦੇ ਨੇ ਭਗਤੀ ਫੜਦੇ ਨੇ ਧੋਖਾ ਦੇਣ ਵਾਸਤੇ ਗੁਰੂ ਨੂੰ ਰੱਖ ਲਿਆ ਇਹ ਤਾਂ ਸਰੀਰ ਨਰੀ ਬਲੈਕ ਮੇਲਿੰਗ ਹੈ ਨਰੀ ਬਲੈਕ ਮੇਲਿੰਗ ਵੀ ਮੰਨਣ ਦੀ ਕੋਈ ਲੋੜ ਨਹੀਂ ਬਾਣੀ ਸਮਝਣ ਦੀ ਕੋਈ ਲੋੜ ਨਹੀਂ ਬਾਣੀ ਸਿੱਖ ਬਣਨ ਦੀ ਕੋਈ ਲੋੜ ਨਹੀਂ ਦਰਸ਼ਨ ਕਰ ਲੈ ਜਾਓ ਜਨਮਨ ਨੂੰ ਕਟਿਆ ਗਿਆ ਜਿਹੜਾ ਚੜਾਵਾ ਸੀ ਰੱਖ ਲਿਓ ਇੱਥੇ ਉਹਦਾ ਹਿਸਾਬ ਅਸੀਂ ਆਪੇ ਕਰ ਲਾਂਗੇ ਇਹ ਤਾਂ ਸਵਾਲ ਕੀ ਹੈ ਕੀ ਕੀਤਾ ਜਿਹੜਾ ਅੱਗੇ ਤੋਂ ਕੀ ਕੀਤਾ ਕੀ ਰਿਹਾ ਸਾਡੇ ਕੋਲ ਇਸ ਇੱਕ ਗਲਤੀ ਨੇ ਸਾਰਾ ਸਤਿਆਨਾਸ਼ ਕਰਤਾ ਸਾਰਾ ਹੀ ਸਤਿਆਨਾਸ਼ ਕਰਤਾ ਕੋ ਉਹ ਭਾਈ ਦਰਸ਼ਨ ਸੀ ਗੁਰੂ ਕੇ ਜਨਮਾਨ ਤੋਂ ਖਜਾਏ ਕਿਹਾ ਹੋਇਆ ਮੈਂ ਦਰਸ਼ਨ ਕਰ ਲੈ ਮੈਂ ਮੱਥਾ ਟੇਕਿਆ ਮੇਰਾ ਜਨਮਾਨ ਸੀ ਕਟਿਆ ਗਿਆ ਕਦੋਂ ਹੋਈ ਗੱਲ ਫਿਰ ਕਿਉਂ ਕਰੂਗਾ ਉਹ ਗੁਰਬਾਣੀ ਤਾਂ ਤੁਸੀਂ ਮੰਨਣ ਤੋਂ ਆ ਹਟਾਉਨੇ ਹੋ ਪੜਨ ਤੋਂ ਸਮਝਣ ਤੋਂ ਮੰਨਣ ਤੋਂ ਤਾਂ ਹਟਾ ਸਾਰੇ ਆਪੇ ਤੁਸੀਂ ਯਾ ਤੁਸੀਂ ਕਹੋ ਵੀ ਉਹ ਝੂਠ ਲਿਖਿਆ ਹੈ ਬਾਣੀ 'ਚ ਨਾਲੇ ਕਹਿੰਦੇ ਸੱਚੀ ਬਾਣੀ ਹੈ ਗੁਰੂ ਤੁਸੀਂ ਦੇਤਾ ਦਰਸ਼ਨ ਉਹਨੇ ਪਰਸਲੇ ਫਿਰ ਜਨਮ ਮਰਨ ਦੁੱਖ ਜੇ ਤੁਸੀਂ ਕਹਿੰਦੇ ਹੋ ਕੱਟ ਨਹੀਂ ਹੁੰਦਾ ਫਿਰ ਤੁਸੀਂ ਝੂਠ ਬੋਲਦੇ ਹੋ ਫਿਰ ਅਸੀਂ ਇਹਨੂੰ ਮੰਨੀਏ ਕਿਉਂ ਲੋਕ ਨਾਮ ਮੰਨਣ ਦਾ ਕਾਰਨ ਇਹ ਹੈ ਗੁਰਬਾਣੀ ਨੂੰ ਅਸੀਂ ਜੋ ਗੱਲ ਕਹੀ ਸੀ ਉਹ ਤੋਂ ਬਹੁਤ ਕੁਝ ਉਲਟ ਜਾਣ ਕੇ ਕਰਤਾ ਬਹੁਤੇ ਸਿਆਣੇ ਬਣਨ ਵਾਸਤੇ ਸਿਆਣੇ ਜ਼ਿਆਦਾ ਬਣ ਗਏ ਉਹਦਾ ਨੁਕਸਾਨ ਕੀ ਹੋਇਆ ਇਹ ਨਹੀਂ ਦੇਖਿਆ ਜੋ ਅਸੀਂ ਕੀਤਾ ਉਹਦਾ ਰਿਐਕਸ਼ਨ ਕੀ ਹੋਇਆ ਉਹ ਨਹੀਂ ਦੇਖਿਆ ਉਹਦਾ ਰਿਐਕਸ਼ਨ ਵੀ ਹਰ ਜੀਦਾ ਦਾ ਹੁੰਦਾ ਨਾ 84 ਪੌੜੀਆਂ ਦੇ ਵਿੱਚ 84 ਪਾਠ ਕਰ ਲੂ ਜਨਮ ਨੂੰ ਕੱਟਿਆ ਜਾਣਾ ਕੀ ਲੋੜ ਆ ਫਿਰ ਤੁਹਾਨੂੰ ਸਿੱਖ ਬਣਨ ਦੀ ਕੀ ਹੈਗੀ ਬੋਲਵਾਰ ਚਲੇ ਜਾਓ ਅਸੀਂ ਪੌੜੀਆਂ ਬਣਾਤੀਆਂ ਅਸੀਂ ਕੱਟੀ ਜਾਊਗੀ ਤੇ 84 ਕੱਟਣਾ ਹੀ ਮਤਲਬ ਹੈ ਨਾ ਗੁਰਬਾਣੀ ਦਾ ਫਿਰ ਇਹਨੂੰ ਸੰਤੋਖ ਦਾ ਗੁਰਬਾਣੀ ਤੋਂ ਕੀ ਲੈਣਾ ਸੰਤ ਸਾਹਿਬ ਦੇ ਵਿੱਚ ਨਿਕਲ ਜਾ ਮੁਕਤੀ ਹੋ ਜੂਗੀ ਉਹ ਪੌੜੀ ਤੋਂ ਖਲਾਫ ਹੈ ਪੌੜੀ ਕਹਿੰਦੀ ਹੈ ਸੰਨ ਸਾਹਿਬ ਦੇ ਵਿੱਚ ਕੁਝ ਨਹੀਂ ਮਿਲਣਾ ਸੰਨ ਸਾਹਿਬ ਕਹਿੰਦਾ ਪੌੜੀ ਤੋਂ ਕੁਝ ਨਹੀਂ ਮਿਲਣਾ ਮੇਰੇ ਜੀ ਆਓ ਕੀ ਹੈ ਦੁਕਾਨਦਾਰੀ ਦਾ ਕੀ ਹੈ ਇਹ ਤਾਂ ਹਿੰਦੂਵਾਦੀਆਂ ਦੀਆਂ ਸਾਰੀਆਂ ਚਾਲਾਂ ਇਹ ਸਿੱਧਾ ਕੋਲ ਸੀ ਸਾਰੀਆਂ ਚਾਲਾਂ ਜਦ ਤੱਕ ਗੁਰਦਾਰਾ ਜਾ ਗਏ ਨਾ ਸਾਧ ਉਹਨਾਂ ਨੇ ਸਭ ਕੁਝ ਪ੍ਰਚਾਰਤਾ ਦੇ ਲੋੜ ਹੁਣ ਇਹ ਹੈ ਕਿ ਉੱਥੇ ਪਰਮੇਸ਼ਰ ਦਾ ਥਾਨ ਇਹ ਪਰਮੇਸ਼ਰ ਦਾ ਮੈਸੇਜ ਹੈ ਸਾਡੇ ਕੋਲ ਮੈਸੇਜ ਅੱਖਰਾਂ ਦੇ ਵਿੱਚ ਇਹ ਅੱਖਰਾਂ ਨੂੰ ਖੋਜਣਾ ਇਹ ਅੱਖਰਾਂ ਮੈਂ ਕੋਈ ਗੁਰਮੁਖ ਖੋਜੇ ਇਹਨੂੰ ਅੱਖਰ ਬਣ ਕੇ ਚੱਲੋ ਅੱਖਰ ਨੇ ਅੱਖਰ ਅੱਖਾਂ ਦਾ ਵਿਸ਼ਾਲ ਹੈ ਇਹਨਾਂ ਅੱਖਰਾਂ ਨੇ ਕੋਈ ਗੁਰੂ ਖੋਜੇ ਖੋਜਣਾ ਕੀ ਹੈ ਖੋਜਣਾ ਉਹ ਗਿਆਨ ਗੁਰੂ ਜੋ ਖੋਜ ਆ ਉਹ ਗਿਆਨ ਗੁਰੂ ਹੈ ਜੋ ਖੋਜਣਾ ਨਾ ਉਹ ਗਿਆਨ ਗੁਰੂ ਹੈ ਉਹਨੂੰ ਖੋਜਣ ਦੀ ਲੋੜ ਹੈ ਇਨ ਅਖਰਾਂ ਮੈਂ ਕੋਈ ਗੁਰੂ ਖੋਜੈ ਤਾਸਰ ਲੇਖ ਨਾ ਉਹ ਲੇਖੇ ਤੋਂ ਬਾਹਰ ਹੋ ਜਾਂਦਾ ਸਰਕਾਰ ਵਾਲਾ ਉਹ ਜਾਂਦੇ ਉਹਦੇ ਦਰਬਾਰ 'ਚ ਜਾਂਦੇ ਉਹਦੇ ਕਾਗਜ਼ਾਂ 'ਚ ਨਾਮ ਨਹੀਂ ਰਹਿੰਦਾ ਰਾਜ ਦੇ ਜਿਹੜੇ ਲੇਖੇ ਦਾ ਹੈ ਨਾ ਲਿਸਟ ਉਹਦਾ ਨਾਮ ਤੋਂ ਕੱਟਿਆ ਜਾਂਦਾ ਆਸਨ ਲੇਖ ਨਾ ਕੋਈ ਉਹਦੇ ਕੋਈ ਲੇਖਾ ਨਹੀਂ ਇਹ ਸੀ ਗੁਰਬਾਣੀ ਦੀ ਵਿਚਾਰਧਾਰਾ ਛੁੱਟਣ ਦੀ ਵਿਧੀ ਛੁੱਟਣ ਦੀ ਵਿਧੀ ਦਾ ਤਾਂ ਗੱਲ ਹੀ ਨਹੀਂ ਹੋ ਰਹੀ ਗੁਰਦੁਆਰੇ ਛਟਕਾਰੇ ਦੀ ਗੱਲ ਦਾ ਤਾਂ ਸਵਾਲ ਹੀ ਨਹੀਂ ਪੈਦਾ ਕਿਤੇ ਹੋ ਰਿਹਾ ਨਾ ਖੜਾ ਹੋ ਰਿਹਾ ਸਵਾਲ ਨਾ ਕੋਈ ਕਹਿੰਦਾ ਛੁੱਟਣ ਨੂੰ ਨਾ ਕੋਈ ਛੁੱਟਣ ਨੂੰ ਦੱਸਦਾ ਗੱਲ ਤਾਂ ਇੱਥੇ ਖੜੀ ਹੈ ਵੀ ਮੇਰਾ ਆ ਕੰਮ ਅੜਿਆ ਹੋਇਆ ਮੇਰਾ ਉਹ ਕੰਮ ਅੜਿਆ ਹੈ ਇਹ ਕਿਵੇਂ ਠੀਕ ਹੋਊਗਾ ਦੁਨਿਆਵੀ ਮੰਗਾ ਦੁਨਿਆਵੀ ਗੱਲਾਂ ਜੀ ਤਾਂ ਵਰਜਿਆ ਸੀ ਗੁਰਬਾਣੀ ਨੇ ਹਟਾਇਆ ਸੀ ਅਰੇ ਹਟੇ ਨਹੀਂ ਅਜੇ ਤਾਂ ਇੱਥੇ ਖੜੇ ਧਰਮ ਧੰਦਾ ਬਣਨਾ ਹੀ ਸੀ ਧਰਮ ਨੂੰ ਧੰਦੇ ਖਾਤਰ ਆਮ ਲੋਕ ਧਰਮ ਨੂੰ ਧੰਦੇ ਖਾਤਰ ਇਸਤੇਮਾਲ ਕਰਦੇ ਨੇ ਰੱਬ ਨੂੰ ਵੀ ਰੱਬ ਸਾਡੇ ਨਾਲ ਰਹਿਤ ਕਰੇ ਸਾਡੇ ਕੰਮ ਵਿਗੜੇ ਹੋਏ ਸਮਾਰੇ ਇਹ ਆਸ ਰੱਖ ਕੇ ਚੱਲਦੇ ਨੇ ਸਾਡੇ ਲੋਕ ਇਸ ਕਰਕੇ ਧਰਮ ਕਿਸੇ ਬਿਰਲੇ ਵਾਸਤੇ ਹੁੰਦਾ ਅਸਲੀ ਧਰਮ ਕਿਸੇ ਬਿਰਲੇ ਵਾਸਤੇ ਹੁੰਦਾ ਪਰਮਾਤਮਾ ਪਰਮੇਸ਼ਰ ਨਾਲ ਲਿੰਕ ਪਰਮੇਸ਼ਰ ਦੀ ਗੱਲ ਸੁਣਨੀ ਕਰਨੀ ਉਸ ਵੇਲੇ ਨੂੰ ਹੈ ਜਿਹਨੇ ਸੰਸਾਰ ਤਿਆਗਣਾ ਜਿਹੜਾ ਸੰਸਾਰ ਤੋਂ ਦੁਖੀ ਹੈ ਜਿਹੜਾ ਸੰਸਾਰ ਤੋਂ ਦੁਖੀ ਹੈ ਪਰ ਸੰਸਾਰ ਦੇ ਦੁੱਖਾਂ ਨੂੰ ਸੁੱਖਾਂ 'ਚ ਬਦਲਣਾ ਚਾਹੁੰਦਾ ਸੰਸਾਰੀਆਂ ਨੂੰ ਹੈ ਉਹਦੇ ਵਾਸਤੇ ਧਰਮ ਦੀ ਲੋੜ ਨਹੀਂ ਹੈ ਇਹ ਕੋਈ ਬਿਰਲਾ ਸਿੱਖ ਬਣੂ ਜਿਹਨੂੰ ਲੋੜ ਹੋ ਬਾਕੀਆਂ ਦੇ ਮਤਲਬ ਦੀ ਇਹ ਗੱਲ ਨਹੀਂ ਇਹ ਨਹੀਂ ਵਾਕਿਆ ਦੇ ਮਤਲਬ ਦੀ ਗੱਲ ਜਦੋਂ ਤੱਕ ਆਦਮੀ ਮਾਇਆ ਦਾ ਭੁੱਖਾ ਹੈ ਇਹਦਾ ਤਾਂ ਸਵਾਲ ਨਹੀਂ ਪੈਂਦਾ ਉਹ ਤੇ ਕੀ ਲੈਣਾ ਇਹਨਾਂ ਗੱਲਾਂ ਦੇ ਕੀ ਲੈਣਾ ਲੋਕਾਰੀਤ ਦੇ ਵਿੱਚ ਹੈ ਉੱਥੇ ਸਿਆਣਾ ਲੋਕਾਰੀਤ ਹੈ ਇਹ ਹੋਮੇਪ੍ਰੀਤ ਹੈ ਇਹ ਤਾਂ ਗਾਹਾਂ ਜਿਹੜਾ ਵੱਧਦਾ ਨਾ ਲੋਕਾਰੀਤ ਨੂੰ ਤਿਆਗਦਾ ਤੋੜਦਾ ਹੁਣ ਲੋਕਾਰੀਤ ਵੀ ਪ੍ਰਚਲਿਤ ਹੋ ਗਈ ਸਾਡੇ ਗੁਰਦਾਰੇ ਦੇ ਲੋਕ ਜਾਂਦੇ ਨੇ ਲੋਕਾਂ ਦੀ ਬਣੀ ਹੋਈ ਉਹ ਲੋਕਾਂ ਦੀ ਤੋੜਨੀ ਲੋਕਾਂ ਦੀ ਜਿਹਨੇ ਉਹ ਕੋਣ ਸੀ ਤੋੜਿਓ ਉਹ ਕਹਿੰਦੇ ਜੀ ਦੇ ਭਜ ਨੇ ਉਹ ਬਾਹਰਲਾ ਜਨੇ ਉਹ ਨਹੀਂ ਕੰਦਰ ਆਤਮਾ ਦੇ ਜਨੇ ਉਹ ਚਾਹੀਦੇ ਬਸ ਨਵਾਂ ਸਵਾਲ ਖੜਾ ਕੀਤਾ ਨਾ ਨਾ ਹੁਣ ਸਾਨੂੰ ਕਿਰਪਾ ਨੇ ਆਤਮਾ ਦੀ ਚਾਹੀਦੀ ਹੈ ਕਿ ਸਰੀਰ ਦੀ ਇਹ ਲਈ ਹੈ ਇਹ ਬਾਹਰ ਜਨੇ ਉਹ ਹੀ ਹੈ ਕੁਝ ਨਹੀਂ ਹੈ ਆਤਮਾ ਨਹੀਂ ਚਾਹੀਦੀ ਹੈ ਜੇ ਜਨੇਊ ਆਤਮਾ ਦਾ ਚਾਹੀਦਾ ਸੀ ਤਾਂ ਆਤਮ ਗਿਆਨ ਦੀ ਖੜਕ ਚਾਹੀਦੀ ਹੈ ਗਿਆਨ ਖੜਕ ਚਾਹੀਦੀ ਹੈ ਤੇ ਜਨੇਊ ਨਾਲ ਗੱਲ ਕੀਤੀ ਸੀ ਇੱਥੇ ਵੀ ਸਵਾਲ ਹੀ ਖੜਾ ਹੋ ਗਿਆਨ ਖੜਕਦਾ ਮਨ ਸਿਉ ਲੂਝੈ ਗਿਆਨ ਖੜਕਦੇ ਬਿਨਾ ਮਨ ਜਿੱਤਿਆ ਨਹੀਂ ਜਾਣਾ ਮਨ ਜਿੱਤੇ ਦੇ ਬਿਨਾ ਜਗ ਜਿੱਤਿਆ ਨਹੀਂ ਜਾਣਾ ਜਗ ਜਿੱਤਿਆ ਜਾਣਾ ਉਹੀ ਰਾਜ ਹੈ ਖਾਲਸੇ ਦਾ ਸਾਰਾ ਜੱਗ ਪਰਮੇਸ਼ਰ ਦਾ ਰਾਜ ਹੈ ਨਾ ਜਗ ਰਚਨਾ ਕੀ ਹੈ ਭਾਵੇਂ ਝੂਠੇ ਹੈ ਪਰ ਹੈ ਤਾਂ ਪਰਮੇਸ਼ਰ ਦੀ ਰਚਨਾ ਨਾ ਜਗ ਜਿੱਤਿਆ ਗਿਆ ਤੇ ਜਗ ਤੇ ਰਾਜ ਹੋ ਗਿਆ ਜਗ ਤੇ ਰਾਜ ਕਿਵੇਂ ਹੋ ਗਿਆ ਉਹ ਹੁਕਮ ਦਾ ਜਿਹੜਾ ਰਾਜ ਚੱਲਦਾ ਸੰਸਾਰ ਤੇ ਹੁਕਮ ਦੇ ਵਿੱਚ ਲੀਨ ਹੋ ਗਿਆ ਹਾਕਮ ਧੜੇ ਵਿੱਚ ਸ਼ਾਮਲ ਹੋ ਗਿਆ ਜਿਹੜਾ ਕੈਬਨਿਟ ਦੇ ਵਿੱਚ ਚਲਾ ਗਿਆ ਕੈਬਨਿਟ ਦੇ ਰਾਜ ਚੱਲਦਾ ਨਾ ਹੁਕਮ ਦਾ ਕੈਬਨਿਟ ਦਾ ਹੀ ਚੱਲਦਾ ਉਸ ਕੈਬਨਿਟ ਵਿੱਚ ਸ਼ਾਮਲ ਹੋ ਗਿਆ ਜਿਹਦਾ ਜਗ ਤੇ ਹੁਕਮ ਚੱਲਦਾ ਜੇ ਤੂੰ ਮੇਰਾ ਹੋਇ ਰਹੇ ਤੇ ਰਹੋ ਇਹਦਾ ਵੀ ਹੁਕਮ ਹੁਕਮ ਦੇ ਵਿੱਚ ਸ਼ਾਮਲ ਹੋ ਗਿਆ ਇੱਕ ਸੁਰ ਹੋ ਗਿਆ ਸੁਰੇ ਕੋ ਹੋ ਗਈ ਜਾਂ ਖਜ਼ਾਨੇ 'ਚ ਬਹਿ ਗਿਆ ਖਜ਼ਾਨੇ ਦਾ ਇੱਕ ਸੁਰ ਹੁਕਮ ਇਹ ਉਸ ਪਾਰਲੀਮੈਂਟ ਦੇ ਵਿੱਚ ਸ਼ਾਮ ਦਾ ਹਿੱਸਾ ਬਣ ਗਿਆ ਜਿਹਦਾ ਹੁਕਮ ਇੱਥੇ ਚੱਲਦਾ ਹੈ ਸਮਝਾ ਕਿਹੜਾ ਹੋਈ ਗਿਆ ਭਾਈ ਰਾਜ ਇੱਥੇ ਨਹੀਂ ਹੁੰਦਾ ਇੱਥੇ ਨਹੀਂ ਹੋ ਸਕਦਾ ਸੰਸਾਰ ਤੇ ਉੱਥੋਂ ਹੋ ਰਿਹਾ ਰਾਜ ਰਾਜ ਉੱਥੋਂ ਇੱਥੇ ਹੋ ਰਿਹਾ ਹੈ ਇੱਥੇ ਤਾਂ ਸਭ ਝੂਠੇ ਨੇ ਰਾਜਾ ਉਸੇ ਚ ਲੜੀ ਜਾਂਦੇ ਨੇ ਸੱਚਾ ਰਾਜ ਉੱਥੋਂ ਚੱਲ ਰਿਹਾ ਅਸਲ 'ਚ ਉੱਥੋਂ ਹੀ ਚੱਲ ਰਿਹਾ ਹੈ ਇਹ ਤਾਂ ਆਪਸ ਵਿੱਚ ਹੀ ਲੜਦੇ ਹੀ ਨੇ